ਸੋਚਾ ਸੋਚ ਨਾ ਹੋਵੇ ਜੇ ਸੋਚੀ ਲਖਵਾ ਹੁਣ ਜੇ ਕਹਿੰਦੇ ਤੁਸੀਂ ਸੋਚੋਗੇ ਨਾ ਜਦੋਂ ਸਮਝਾਉਣ ਲੱਗ ਜੀਏ ਕੋਈ ਸਮਝਾਉਂਦਾ ਹੋਵੇ ਫਿਰ ਸੋਚਦਾ ਨਹੀਂ ਹੁੰਦਾ ਸੁਣਨ ਵਾਲਾ ਜੇ ਸੁਣਨ ਵਾਲਾ ਸੋਚਣ ਲੱਗ ਜੇ ਸਮਝ ਨਹੀਂ ਸਕਦਾ ਜਦੋਂ ਬਾਣੀ ਸੁਣੀ ਦੀ ਹੈ ਸੋਚੀ ਦਾ ਨਹੀਂ ਹੁੰਦਾ ਇਹ ਸੋਚਣ ਆਇਆ ਹੀ ਨਹੀਂ ਸੰਸਾਰ 'ਚ ਸਮਝਣ ਆਇਆ ਸੋਚਦਾ ਹੁੰਦਾ ਜਿਹਨੇ ਨਕਸ਼ਾ ਬਣਾਉਣਾ ਹੋਵੇ ਕੋਈ ਕੋਈ ਚੀਜ਼ ਬਣਾਉਣੀ ਹੋਵੇ ਜਿਹਨੂੰ ਬਣਿਆ ਬਣਾਇਆ ਮੈਂ ਤਾਂ ਸੋਚਣ ਦੀ ਲੋੜ ਨਹੀਂ ਕੋਈ ਨਵੀਂ ਕਾਰ ਕਰਨੀ ਹੈ ਸੋਚਣ ਦੀ ਲੋੜ ਇਹ ਸਮਝਣ ਆਇਆ ਸੋਚਣ ਆਇਆ ਹੀ ਨਹੀਂ ਸਮਝਣ ਵਿੱਚ ਗੇਨ ਹੈ ਸਮਝਣ ਵਿੱਚ ਕੁਝ ਪ੍ਰਾਪਤੀ ਹੈ ਸੋਚਣ ਵਿੱਚ ਤਾਂ ਪ੍ਰਾਪਤੀ ਹੈ ਸੋਚਣ ਚ ਕਿਸੇ ਵਾਸਤੇ ਸੋਚੀਦਾ ਹੁੰਦਾ ਕੋਈ ਨਵੀਂ ਚੀਜ਼ ਬਾਰੇ ਇਹਨੂੰ ਚਾਹੀਦਾ ਕੀ ਹੈ ਇਹ ਆਪੇ ਸਤ ਸਰੂਪ ਹੈ ਇਹਨੂੰ ਸਿਰਫ ਇਹ ਸਮਝਣਾ ਵੀ ਮੈਂ ਕੀ ਹਾਂ ਆਤਮਾ ਕੀ ਹੈ ਇਹਦੇ ਬਾਰੇ ਸੋਚੇ ਤੇ ਕੀ ਬਣ ਜੋ ਜਿਹੜਾ ਸੋਚਦਾ ਹੋਈ ਤਾਂ ਆਤਮਾ ਉਹ ਜਿਹੜਾ ਸੋਚਦਾ ਹੋਈ ਤਾਂ ਆਤਮਾ ਫਿਰ ਸੋਚੇ ਤੇ ਪਤਾ ਲੱਗੂਗਾ ਕਿ ਸਮਝੇ ਤੇ ਪਤਾ ਲੱਗੂਗਾ ਜੋ ਸੋਚ ਰਿਹਾ ਹੋਈ ਆਤਮਾ ਹੈ ਜੋ ਸੁਣ ਰਿਹਾ ਹੋਈ ਆਤਮਾ ਹੈ ਜੋ ਬੋਲ ਰਿਹਾ ਹੋਈ ਆਤਮਾ ਹੈ ਉਹਨੇ ਸੋਚੇ ਤੇ ਪਤਾ ਲੱਗੂ ਸਮਝੇ ਤੇ ਇਹ ਤਾਂ ਸਮਝਣ ਦਾ ਵਿਸ਼ਾ ਹੈ ਬਾਬਾ ਬੋਲਤੇ ਥੇ ਕਹਾਂ ਗਏ ਦੇਹੀ ਕੇ ਸੰਗ ਰਹੇ ਸਮਝਣ ਦਾ ਵਿਸ਼ਾ ਗੁਰਬਾਣੀ ਸੋਚਣ ਦਾ ਵਿਸ਼ਾ ਨਹੀਂ ਸਮਝਣ ਦਾ ਵਿਸ਼ਾ ਉਪਦੇਸ਼ ਹਮੇਸ਼ਾ ਸਮਝਣ ਦਾ ਵਿਸ਼ਾ ਹੁੰਦਾ ਚੇਲਾ ਸਮਝਣ ਵਾਸਤੇ ਆਇਆ ਹੁੰਦਾ ਗੁਰੂ ਜਿਹੜਾ ਹੁੰਦਾ ਗੁਰੂ ਜਿਹੜਾ ਵਕਤਾ ਹੁੰਦਾ ਉਹ ਭਾਵੇਂ ਸੋਚੇ ਮੈਂ ਕੀ ਪੜਾਉਣਾ ਕਿਵੇਂ ਪੜਾਉਣਾ ਕਿਵੇਂ ਬੋਲਣਾ ਕਿਉਂ ਨਹੀਂ ਸਮਝਦਾ ਹੈ ਕਿਵੇਂ ਸਮਝੂਗਾ ਉਹ ਤਾਂ ਸੋਚੇ ਪਰ ਸਮਝਣ ਵਾਲੇ ਨੂੰ ਸੋਚਣ ਦੀ ਕੀ ਲੋੜ ਹੈ ਇੱਥੇ ਤਾਂ ਸਮਝਣ ਵਾਲੇ ਸੋਚਣ ਲੱਗ ਗਏ ਸਮਝਣ ਵਾਲੇ ਸੋਚਣ ਲੱਗ ਗਏ ਸਭ ਤੋਂ ਪਹਿਲੀ ਬੰਗਤੀ ਹੈ ਸੋਚੇ ਸੋਚਣ ਹੋਵੀ ਸੰਸਾਰ ਦੀਆਂ ਮੱਤਾਂ ਸਭ ਸੋਚ ਕੇ ਬਣਾ ਲਈਆਂ ਲੋਕਾਂ ਨੇ ਫੇਰ ਵੀ ਸੰਸਾਰ ਦੀਆਂ ਮੱਤਾਂ ਕੀ ਨੇ ਇਮੇਜਿਨੇਸ਼ਨ ਸੋਚੀਆਂ ਹੋਈਆਂ ਨੇ ਸਾਰੀਆਂ ਸ਼ਕਲਾਂ ਮਨ ਮੱਤਾਂ ਸੋਚ ਵਿੱਚ ਆਦਮੀ ਦੀ ਸੋਚ ਵਿੱਚੋਂ ਪੈਦਾ ਹੋਈਆਂ ਨੇ ਆਦਮੀ ਦੇ ਅੰਦਾਜ਼ੇ ਜੋ ਪੈਦਾ ਹੋਈਆਂ ਨੇ ਆਦਮੀ ਦੇ ਕਿਆਫਿਆਂ ਜੋ ਪੈਦਾ ਹੋਈਆਂ ਨੇ ਮੱਤਾਂ ਨੇ ਟੱਕਿਆ ਫਿਰ ਕਿਆ ਆਵਾ ਲਾਉਣ ਤੇ ਹਟਾਇਆ ਬਾਣੀ ਨੇ ਤੇ ਛੱਡ ਦਿਓ ਮਨਵਤਾਂ ਛੱਡ ਦਿਓ ਇਹਨਾਂ ਨੂੰ ਕਿਸੇ ਨੂੰ ਨਹੀਂ ਮਿਲਿਆ ਹੈ ਤੁਸੀਂ ਸਮਝੋ ਉਹ ਤੁਹਾਨੂੰ ਸਮਝਾਈਏ ਗੱਲ ਹੈ ਕਿ ਪਹਿਲੀ ਗੱਲ ਸੋਚਣ ਤੋਂ ਹਟਾਈ ਸੋਚਣ ਵਿੱਚੋਂ ਹੀ ਸਾਰੀ ਜ਼ਿੰਦਗੀ ਬਰਬਾਦ ਕਰ ਰਹਾ ਨਿਆਲਾ ਹੀ ਨਹੀਂ ਮਾਨ ਬੋਲਣ ਲੱਗ ਜਵੇ ਫਿਰ ਕਹਿੰਦਾ ਤੁਸੀਂ ਮੇਰੀ ਗੱਲ ਸੁਣੋ ਸੁਣਨ ਦੀ ਬਜਾਏ ਉਹ ਸੁਣਾਉਣ ਲੱਗ ਜਾਂਦਾ ਪੜਨ ਦੀ ਬਜਾਏ ਪੜਾਉਣ ਲੱਗ ਜਾਂਦਾ ਗੁਰੂ ਬਣ ਗਿਆ ਉਹ ਵੀ ਇਹਦਾ ਸੁਭਾਅ ਮੰਨਦਾ ਜੰਮਦਾ ਹੀ ਗੁਰੂ ਬਣਨਾ ਚੇਲਾ ਦਾ ਬਣਨਾ ਚਾਹੁੰਦਾ ਹੀ ਨਹੀਂ ਨੀਵਾ ਨਹੀਂ ਹੋਣਾ ਚਾਹੁੰਦਾ ਨੀਮਾ ਹੰਕਾਰ ਨੀਮਾ ਨਹੀਂ ਹੋਣਾ ਚਾਹੁੰਦਾ ਇਹ ਜੰਮ ਨੂੰ ਹੈ ਸੁਭਾਅ ਇਸੇ ਬਿਮਾਰੀ ਕਰਕੇ ਤਾਂ ਸੱਚਖੰਡੋਂ ਕੱਢਿਆ ਸੀ ਜੋ ਗਈ ਕਿੱਥੇ ਆ ਇੱਥੇ ਆਇਆ ਤੇ ਕੱਢਿਆ ਕੱਢਿਆ ਸੋਚ ਕਰਕੇ ਹੰਕਾਰ ਕਰਕੇ ਸੋਚੇ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ ਲੱਖ ਵਾਰ ਸੋਚੀ ਜਾ ਲੱਖਾਂ ਹੀ ਮੱਤਾਂ ਬਣਾ ਲੀਏ ਹੋ ਗਿਆ ਕੋਈ ਕੰਮ ਹੈ ਪਿਤਾ ਦਾ ਜਨਮ ਕੀ ਜਾਣੇ ਤੂੰ ਸੋਚੀ ਜਾ ਮਾਂ-ਬਾਪ ਦਾ ਨਹੀਂ ਪਤਾ ਉਹਨੂੰ ਮੇਰੇ ਕੌਣ ਸੀ ਤਾਂ ਸੋਚੀ ਜਾਵੇ ਸਾਰੀ ਜ਼ਿੰਦਗੀ ਪਤਾ ਲੱਗ ਜੂਗਾ ਸੋਚੇ ਤੇ ਕੌਣ ਸੀ ਕਿਸੇ ਦੇ ਮਾਂ-ਬਾਪ ਛੋਟੇ ਜਿਹੇ ਬੱਚੇ ਨੂੰ ਛੱਡ ਕੇ ਕਿਤੇ ਕਿਸੇ ਨੇ ਪਾਲ ਲਿਆ ਪੜ ਗਿਆ ਉਹਨੂੰ ਪਤਾ ਹੈ ਵੀ ਮੈਂ ਮਾਂ-ਬਾਪ ਛੱਡ ਗਏ ਸੀ ਉਹ ਸਾਰੀ ਜ਼ਿੰਦਗੀ ਸੋਚੀ ਜਾਵੇ ਲੱਭ ਲੂਗਾ ਜੇ ਆਪਣੇ ਬਾਪ ਦੇ ਜਨਮ ਨੂੰ ਵੀ ਜਾਣਨਾ ਹੋਵੇ ਉਹਨੇ ਫਿਰ ਲੱਭ ਲੂਗਾ ਇੱਥੇ ਬਾਪ ਦੇ ਜਨਮ ਨੂੰ ਵੀ ਜਾਣਨਾ ਉਹ ਤਾਂ ਆਪਣੇ ਜਨਮ ਨੂੰ ਨਹੀਂ ਜਾਣ ਸਕਦੇ ਅਸੀਂ ਤੇ ਬਾਪ ਦੇ ਜਨਮ ਨੂੰ ਪਿਤਾ ਦਾ ਜਨਮ ਕੀ ਜਾਣਾ ਭੂਤ ਇੱਥੇ ਪ੍ਰਾਤਮਾ ਦੇ ਜਨਮ ਨੂੰ ਵੀ ਜਾਣਨਾ ਆਤਮਾ ਦੇ ਜਨਮ ਨੂੰ ਤਾਂ ਜਾਣਨਾ ਹੀ ਜਾਣਨਾ ਆਪਣੇ ਜਨਮ ਨੂੰ ਤਾਂ ਜਾਣਨਾ ਹੈ ਆਪਣੇ ਬਾਪ ਦੇ ਜਨਮ ਨੂੰ ਵੀ ਜਾਣਨਾ ਇੱਥੇ ਤਾਂ ਬਾਬੇ ਨਾਲ ਸੰਪਰਕ ਹੈ ਸਿੱਧਾ ਬਾਬਾ ਸ਼ਬਦ ਹੈ ਬਾਬਾ ਹੁਕਮ ਹੈ ਜਿਹਦੇ ਨਾਲ ਪੈਦਾ ਹੋਇਆ ਹੈ ਬਾਪ ਬਾਪ ਦੇ ਵਿੱਚ ਹੋਏ ਪੈਦਾ ਹੋਇਆ ਤਾਂ ਰਾਮ ਕੀ ਅਣਸ ਹੈ ਨਾ ਇਹ ਤਾਂ ਰਾਮ ਕੀ ਅਣਸੇ ਹੋਇਆ ਇਹ ਵੀ ਹੁਕਮ ਨਾਲੇ ਪੈਦਾ ਹੈ ਤੂੰ ਤਾਂ ਬਾਪ ਦੇ ਜਨਮ ਦਾ ਵੀ ਪਤਾ ਲੱਗ ਕਰਨਾ ਪੈਣਾ ਕਿ ਮੈਂ ਜਾਣੂਗਾ ਪਤਾ ਲੱਗਾ ਜਾਣੂ ਉਸ ਕਿਵੇਂ ਜਾਣੂ ਕੋਈ ਦੱਸੂਗਾ ਉਦੋਂ ਬੜਾ ਬਾਪ ਤੋਂ ਬਾਪ ਤੋਂ ਕੋਈ ਬੜਾ ਦੱਸੂਗਾ ਜਿਹਦੇ ਸਾਹਮਣੇ ਬਾਪ ਪੈਦਾ ਹੋਇਆ ਫਿਰ ਬਦਲ ਉਹ ਕੌਣ ਹੈ ਹੁਕਮ ਹੈ ਹੁਕਮ ਨਾਲ ਸਭ ਕੁਝ ਪੈਦਾ ਹੁੰਦਾ ਤੇ ਹੁਕਮ ਦੇ ਨਾਲ ਜੁੜੇ ਤੇ ਬਿਨਾ ਸੰਪਰਕ ਹੋਏ ਤੇ ਬਿਨਾ ਕੁਝ ਵੀ ਨਹੀਂ ਗਿਆਨ ਹੋਣਾ ਸੋਚਣ ਦਾ ਵਿਸ਼ਾ ਨਹੀਂ ਸੋਚਣ ਦਾ ਵਿਸ਼ਾ ਨਹੀਂ ਸਾਰਿਆਂ ਭਗਤਾਂ ਦਾ ਹੁਕਮ ਨਾਲ ਹੀ ਤਾਲਮੇਲ ਹੋਇਆ ਤਾਂ ਹੀ ਗਿਆਨ ਹੋਇਆ ਤਾਂ ਹੀ ਉਹਨਾਂ ਨੇ ਕਿਹਾ ਮੈਂ ਕਹਿਆ ਸਭ ਮੈਂ ਕੁਝ ਨਹੀਂ ਕਿਹਾ ਜੋ ਮੈਂ ਸੁਣਿਆ ਬਿਨਾ ਕਰਨਾ ਤੇ ਹੁਕਮ ਮੈਂ ਤਾਂ ਹੋਇਆ ਹੁਕਮ ਹੀ ਕਿਹਾ ਮੈਨੂੰ ਕੀ ਪਤਾ ਸੀ ਸੱਚੇ ਤੇ ਕਿਵੇਂ ਬਮਣਾ ਪਿਆ ਮੈਨੂੰ ਪਤਾ ਸੀ ਮੈਂ ਕੋਲ ਸੀ ਉਦੋਂ ਤਾਂ ਆਦਮੀ ਨਹੀਂ ਸੀ ਆਦਮੀ ਜੂਨੇ ਨਹੀਂ ਸੀ ਪਗੜਾ ਤੇ ਜਲ ਹੋਏ ਮੈਂ ਕੋਲ ਸੀ ਸੀ ਵੀ ਚਾਹੇ ਭਰਮ ਦੇ ਅੰਡੇ 'ਚ ਬੰਦ ਸੀ ਰੇਤੇ ਦੀ ਅਵਸਥਾ ਦੇ ਵਿੱਚ ਸੀ ਮੈਂ ਨਹੀਂ ਕੀਤਾ ਉਹਨੇ ਦੱਸਿਆ ਵੀ ਭਾਈ ਐਂ ਹੋਇਆ ਜਿਹਨੇ ਸਭ ਕੁ ਰਚਿਆ ਹੈ ਉਹ ਨਹੀਂ ਦੱਸਿਆ ਉਹ ਨਹੀਂ ਦੱਸਿਆ ਉਹ ਦੱਸੇ ਤਾਂ ਹੀ ਗੱਲ ਠੀਕ ਹੈ ਬਾਕੀ ਤਾਂ ਅੰਦਾਜ਼ੇ ਹੁੰਦੇ ਨੇ ਇਹਨਾਂ ਨੇ ਕੀ ਕਿਹਾ ਖੀਰ ਸਾਗਰ ਦੇ ਵਿੱਚ ਵਿਸ਼ਨੂੰ ਪਿਆ ਸੀ ਖੀਰ ਸਾਗਰ ਕਿੱਥੋਂ ਆਇਆ ਸੀ ਭਾਈ ਵਿਸ਼ਨੂੰ ਕਿੱਥੋਂ ਆਇਆ ਸੀ ਸੇਸਨਾਗ ਉਹ ਕਿੱਥੋਂ ਆਇਆ ਸੀ ਕੋਈ ਜਵਾਬ ਨਹੀਂ ਉਹ ਤਾਂ ਮੈਟਰ ਹੈ ਸਾਗਰ ਕਿੱਥੋਂ ਆਇਆ ਸੀ ਕੋਈ ਜਵਾਬ ਸੋਚਣ ਵਾਲੇ ਆਦੇ ਤੋਂ ਸ਼ੁਰੂ ਕਰ ਦਿੰਦੇ ਅੱਤ ਚੋਂ ਸ਼ੁਰੂ ਕਰ ਦੇਣੇ ਗੱਲ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਲੈ ਵਿਤਾਰ ਹੁਣ ਸੋਚਣ ਨੂੰ ਤਾਂ ਕਹਿਤਾ ਵੀ ਸੋਚ ਨਹੀਂ ਹੋਣਾ ਚੁੱਪ ਵੀ ਮੁਸ਼ਕਲ ਹੈ ਪਾਣੀ ਨਹੀਂ ਮੈਂ ਕੰਮ ਹੋਣਾ ਸੁਭਾਅ ਗੱਲ ਜੇ ਤਾਂ ਬਣੀ ਰਹੇ ਬਰਫ ਫਿਰ ਤਾਂ ਟਿਕਿਆ ਰਹਿਣਾ ਉੱਚੇ ਥਾਂ ਵੀ ਪਰ ਜੇ ਪਾਣੀ ਪਾਣੀ ਬਣੇ ਹੋਏ ਫਿਰ ਨਹੀਂ ਪਾਣੀ ਬਰਫ ਨੂੰ ਅੱਡ ਹੋ ਜਾਂਦਾ ਦੋ ਰੂਪ ਹੋ ਗਏ ਬਰਫ ਹੋ ਗਈ ਪਾਣੀ ਹੋ ਚਾਹੇ ਇੱਕ ਮੂਲ ਬਣ ਗਈ ਡਲੇ ਆਈ ਉੱਡ ਕੇ ਤਾਂ ਮਨ ਜਾ ਢਲਦਾ ਜਦ ਇਹਦਾ ਰੂਪ ਬਦਲ ਜਾਂਦਾ ਸੋਚਣ ਵਾਲੀਆਂ ਜੀ ਇੱਥੇ ਹਸਤੀਆਂ ਨੇ ਜਿਨ੍ਹਾਂ ਨੇ ਮਤਾਂ ਬਣਾਈਆਂ ਉਹਨਾਂ ਨੇ ਸੋਚ ਕੇ ਬਣਾਈਆਂ ਆਪਣੇ ਆਪ ਨੂੰ ਉਹ ਸਿਆਣੇ ਗੁਰੂ ਮੰਨਦੇ ਰਿਸ਼ੀ ਮੁਨੀ ਜੀ ਜਿਨ੍ਹਾਂ ਨੇ ਆਹ ਸ਼ਾਸਤਰ ਬਣਾਏ ਨੇ ਇਹ ਸਭ ਸੋਚਣ ਵਾਲੇ ਚੁੱਪੇ ਚੁੱਪਣਾ ਹੋ ਗਈ ਉਹ ਵੀ ਆਪਣੇ ਆਪ ਨੂੰ ਭਗਤ ਮੰਨਦੇ ਲੋਕਾਂ ਦੇ ਗੁਰੂ ਉਹ ਸੋਚ ਕੇ ਕੌਣ ਦੀ ਗੱਲ ਕਰਦਾ ਦਿਮਾਗ ਲੜਾਓ ਜਿਵੇਂ ਸਾਇੰਸਦਾਨ ਕਹਿੰਦੇ ਨੇ ਵਿਦਵਾਨ ਕਹਿੰਦੇ ਨੇ ਦਿਮਾਗ ਦੇ ਘੋੜੇ ਲੜਾਓ ਸਭ ਨੂੰ ਪਤਾ ਲੱਗੇ ਲੱਗਦਾ ਖਿਆਲ ਹੈ ਗੁਰਬਾਣੀ ਨਹੀਂ ਹੁੰਦਾ ਮੈਟਰ ਦਾ ਤੁਹਾਨੂੰ ਪਤਾ ਲੱਗ ਸਕਦਾ ਜੋ ਤੁਹਾਡੇ ਕੀ ਤੁਹਾਡੇ ਤੁਹਾਨੂੰ ਆਪਣੇ ਬਾਰੇ ਨਹੀਂ ਪਤਾ ਲੱਗ ਸਕਦਾ ਮੈਂ ਕੀ ਹਾਂ ਕਿ ਤੁਹਾਨੂੰ ਆਤਮਾ ਬਾਰੇ ਨਹੀਂ ਪਤਾ ਆਤਮਾ ਬਾਰੇ ਪਤਾ ਕਿੱਥੋਂ ਲਾਉਂਗੇ ਪਤਾ ਤੁਹਾਨੂੰ ਹੁੰਦਾ ਹੀ ਆਪਣੇ ਬਾਰੇ ਤੁਸੀਂ ਹੋ ਹੀ ਜੇ ਤੁਸੀਂ ਭੁੱਲੇ ਹੋ ਭੁੱਲੇ ਕਿ ਮੈਂ ਉਹ ਕਦ ਭੁੱਲੇ ਕਿਉਂ ਭੁੱਲੇ ਇਹ ਗੱਲ ਦਾ ਪਤਾ ਕਰੋ ਕਿਉਂ ਭੁੱਲ ਗਏ ਆਪਣਾ ਵਜੂਦ ਕਿਉਂ ਭੁੱਲ ਗਏ ਇਹ ਗੱਲ ਦਾ ਪਤਾ ਕਰੋ ਕਦ ਭੁੱਲ ਗਏ ਕਾਹਦੇ ਨਾਲ ਭੁੱਲ ਗਏ ਭੁੱਲ ਭੁੱਲੀ ਮੈਨੂੰ ਆਪਣਾ ਹੀ ਨਹੀਂ ਪਤਾ ਮੈਂ ਕੌਣ ਤੂੰ ਦੱਸੂ ਕੌਣ ਤੂੰ ਕੌਣ ਜੀਵ ਗੱਲ ਹੈ ਕਿਸੇ ਦਾ ਗਿਆਨ ਤਾਂ ਅਸੀਂ ਲੈ ਸਕਦੇ ਹਾਂ ਮੈਂ ਦਾ ਜੋ ਸਾਡੇ ਗਿਆਨ ਇੰਦਰੀਆਂ ਦੇ ਵਿੱਚ ਹੈ ਅੱਖਾਂ ਦੇ ਕੰਨਾਂ ਦੇ ਨੱਕ ਦੇ ਵਿੱਚ ਹੈ ਉਹਦਾ ਗਿਆਨ ਅਸੀਂ ਉਹਦੇ ਬਾਰੇ ਜਾਣਕਾਰੀ ਲੈ ਸਕਦੇ ਹਾਂ ਜੋ ਇਹ ਤੋਂ ਪਰੇ ਆ ਉਹਦੀ ਲੈ ਨਹੀਂ ਸਕਦੇ ਆਦਮੀ ਦੇ ਬਸ ਤੇ ਪਰੇ ਹੀ ਉਹ ਗੱਲ ਮਨ ਬੁੱਧੀ ਦਾ ਵੀ ਪਰੇ ਮਨ ਬੁੱਧੀ ਜਿਹੜੀ ਹੈ ਮਨ ਬੁੱਧੀ ਸੋਚ ਸਕਦੀ ਹੈ ਦੇਖੋ 6 ਪਾਵਰਾਂ ਨੇ ਸਾਡੇ ਪੰਜ ਗਿਆਨ ਅੰਦਰ ਛੇਵੀਂ ਸੋਚਣ ਦੀ ਪਾਵਰ ਜਿਹੜੀ ਸੋਚਣ ਦੀ ਪਾਵਰ ਉਹ ਕੋਈ ਗਿਆਨ ਅੰਦਰ ਨਹੀਂ ਸਵਾਇ ਦਿਮਾਗ ਤੇ ਇਸੇ 6 ਘਰ 6 ਬੁੱਧ 6 ਉਪਦੇਸ਼ ਨੇ ਛੇ ਨੇ ਵਿਕਾਰ ਵੀ ਛੇ ਨੇ ਇਹ ਇਹਨਾਂ ਨੂੰ ਗਿਆਨ ਇੰਦਰੇ ਪੰਜ ਸਮਝਦੇ ਨੇ ਛੇ ਵੇ ਦਾ ਪਤਾ ਹੀ ਨਹੀਂ ਭੁੱਲ ਗਏ ਜਿੰਨਾ ਚਿਰ ਬ੍ਰੇਨ ਦੇ ਵਿੱਚ ਨਹੀਂ ਜਾਂਦੀ ਚੇਤਨਾ ਉਹਨਾਂ ਚਿਰ ਪੰਜੇ ਗਿਆਨ ਇੰਦਰੇ ਨਹੀਂ ਕੰਮ ਕਰਦੇ ਜਿੰਨਾ ਚਿਰ ਆਦਮੀ ਬੇਹੋਸ਼ ਹੈ ਪੰਜੇ ਗਿਆਨ ਇੰਦਰੇ ਨਹੀਂ ਕੰਮ ਕਰਦੇ ਫੇ ਮੇਨ ਤਾਂ ਹੋਇਆ ਮੇਨ ਨੂੰ ਤਾਂ ਛੱਡੀ ਫਿਰਦੇ ਨੇ ਮੇਨ ਨੂੰ ਤਾਂ ਛੱਡੀ ਫਿਰਦੇ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਵੀ ਮੇਨ ਕੀ ਹੈ ਉਹ ਮੇਨ ਤ੍ਰਿਕੁਟੀ ਹੈ ਉਹਨੂੰ ਤਾਂ ਛੱਡੀ ਫਿਰਦੇ ਨੇ ਪੰਜਾਂ ਨੂੰ ਲਈ ਫਿਰਦੇ ਨੇ ਸੈਨੇ ਜੋ ਕੋਈ ਨੇ ਇਹਨੇ ਜੋ ਕੋਈ ਨੇ ਤਾਂ ਗੁਰਬਾਣੀ ਕਹਿੰਦੀ ਹੈ 6 ਘਰ 6 ਗੁਰ 6 ਉਪਦੇਸ਼ ਗੁਰ ਗੁਰ ਏਕੋ ਬੇਸ ਅਨੇਕ ਚੇਤਨਾ ਇੱਕੋ ਹੀ ਹੈ ਉਹ ਚੇਤਨਾ ਦਾ ਕੋਈ ਕੰਮ ਕਰਦੀ ਹੈ ਸਾਰਿਆਂ ਦੇ ਵਿੱਚ ਗਿਆਨ ਇੰਦਰੀਆਂ 'ਚ ਚਾਹੇ ਉਹ ਖਾਜ ਕੰਮ ਕਰਦੀ ਹੈ ਚਾਹੇ ਨੱਕ ਦੇ ਥਰੂ ਕਰਦੀ ਦਿਮਾਗ 'ਚੋਂ ਪਹਿਲਾਂ ਬ੍ਰੇਨ ਫੇਰ ਥੱਲੇ ਵਾਲੇ ਬ੍ਰੇਨ 'ਚ ਆ ਗਈ ਥੱਲੇ ਕੰਮ ਕੁੜੀ ਤਾਂ ਬਿਨਾਂ ਨਹੀਂ ਕੰਮ ਕਰਦਾ ਸਕਦਾ ਇੱਥੇ ਤੱਕ ਪਹੁੰਚੇ ਹੀ ਨਹੀਂ ਅਰਥਾਂ ਤੱਕ ਕਿਉਂਕਿ ਅਰਥੇ ਨਾਲ ਕੋਲ ਪੜਨ ਵਾਲੇ ਨੇ ਰਿਸ਼ੀਆਂ ਮੁਨੀ ਵਾਲੇ ਨੇ ਜੋ ਉਹਨੇ ਪੰਡਤ ਨੇ ਬਾੜ ਪਾੜੀ ਸੀ ਨਾ ਫੇਰ ਤੋਂ ਉਲਟ ਥੱਲੇ ਲੈ ਗਿਆ ਸੀ ਵਿਦਵਾਨ ਲੈਵਲ ਤੇ ਉਸ ਲੈਵਲ ਦੇ ਅਰਥ ਨੇ ਗੁਰਬਾਣੀ ਨੇ ਉਹ ਚੱਕ ਕੇ ਉੱਪਰਲੇ ਲੈਵਲ ਤੇ ਕੀਤੇ ਨੇ ਸ਼ੁੱਧ ਕੀਤੇ ਨੇ ਇਹਨਾਂ ਨੇ ਉਹ ਸਮਝੇ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾ ਲੈ ਬਤਾਰ ਕਿ ਚੁੱਪ ਕਰਨ ਵਾਲੇ ਬੰਦੇ ਨੇ ਸਵਾਦੀ ਰੱਖ ਕੇ ਵੀ ਚੁੱਪ ਕਰੇ ਤੇ ਪਤਾ ਲੱਗੇ ਜੀ ਕਹਿੰਦੇ ਚਲੋ ਪਤਾ ਲੱਗੂ ਨਾ ਲੱਗੂ ਤਾਂ ਬਾਤ ਦੀ ਗੱਲ ਚੁੱਪ ਕਰੇ ਤੇ ਪਤਾ ਲੱਗੂ ਨਾ ਲੱਗੂ ਤਾਂ ਬਾਤ ਦੀ ਗੱਲ ਪਰ ਮਨ ਚੁੱਪੇ ਨਹੀਂ ਹੋ ਸਕਦਾ ਲਾਈ ਦਾ ਜੋਰ ਜੇ ਚੁੱਪ ਕਰੂ ਤਾਂ ਹੀ ਪਤਾ ਲੱਗੂ ਨਾ ਜੇ ਚੁੱਪੇ ਨਾ ਹੋਵੇ ਫਿਰ ਫਿਰ ਰਸਤਾ ਹੀ ਗਲਤ ਆਪਾਂ ਕੰਮ ਕਰਨ ਲੱਗਿਆ ਨਾ ਵੀ ਇਹਨੂੰ ਚੁੱਪ ਕਰਾਉਣਾ ਮਨ ਜੇ ਚੁੱਪੇ ਨਾ ਕਰੇ ਜਿਹੜਾ ਤਾਂ ਤਰੀਕਾ ਅਡਾਪਟ ਕੀਤਾ ਇਹਦੇ ਨਾਲ ਜੋ ਪ੍ਰੋਸੀਜਰ ਮਨ ਨੂੰ ਚੁੱਪ ਕਰਾਉਣ ਦਾ ਅਡਾਪਟ ਕੀਤਾ ਜੇ ਇਸ ਪ੍ਰੋਸੀਜਰ ਨਾਲ ਮਨ ਚੁੱਪ ਕੀਤਾ ਹੀ ਨਾ ਫਿਰ ਕੀ ਹੋਊਗਾ ਗੱਲ ਇਹ ਹੈ ਜਿਵੇਂ ਉਹ ਚੁੱਪ ਕਰਾਉਂਦੇ ਨੇ ਮਨ ਨੂੰ ਜੋਗੀ ਵਿੱਚ ਚੁੱਪ ਹੁੰਦਾ ਨਹੀਂ ਹੋ ਨਹੀਂ ਸਕਦਾ ਕਿਉਂਕਿ ਗਿਆਨ ਤੋਂ ਸਖਣਾ ਮਨ ਨੂੰ ਚੁੱਪ ਕਰਾਉਂਦੇ ਨੇ ਉੱਥੇ ਵੈਕੂਮ ਪੈਦਾ ਹੁੰਦਾ ਹੈ ਚੁੱਪ ਕਰ ਕਰੂਗਾ ਇਹਨੂੰ ਸਮਝਣ ਲਾ ਦੋ ਸੋਚਣਾ ਬੰਦ ਹੋ ਜੂਗਾ ਸੋਚਣ ਤੋਂ ਚੁੱਪ ਕਰਾਉਂਦੇ ਨੇ ਅਸਲ ਇਹਨਾਂ ਤੋਂ ਉਹਨਾਂ ਨੂੰ ਪਤਾ ਵੀ ਸੋਚਣਾ ਗਲਤ ਹੈ ਚੁੱਪ ਕਰਾਉਣਾ ਉਹ ਚੁੱਪ ਕਰਨਾ ਹੈ ਚੁੱਪ ਤਾਂ ਇਹਨੇ ਮਰ ਕੇ ਆਪੇ ਹੋ ਜਾਣਾ ਫੇਰ ਫੇਰ ਫੇਰ ਗਿਆਨ ਹੋ ਜੂ ਜੇ ਚੁੱਪ ਕਰੇ ਤਾਂ ਗਿਆਨ ਹੁੰਦਾ ਤਾਂ ਚੁੱਪੇ ਸੀਗਾ ਜਾਂ ਲੈ ਜਮੇ ਉਹ ਤਾਂ ਪਹਿਲਾਂ ਰੇਤੇ 'ਚ ਚੁੱਪੇ ਹੁੰਦਾ ਉੱਥੇ ਉਹਨਾਂ ਦਾ ਗਿਆਨ ਜਨਮ ਕਾਸ ਨੂੰ ਲੈਣਾ ਸੀ ਕੌਣ ਦੱਸੇ ਨਾ ਇਹ ਗੱਲ ਇਹ ਗੱਲ ਕੌਣ ਦੱਸੇ ਇਹ ਗੱਲਾਂ ਬੈਕ 'ਚ ਨੇ ਇਹ ਗੱਲਾਂ ਬੈਕ ਦੇ ਵਿੱਚ ਨੇ ਤੇਰੇ ਤੇ ਚੁੱਪੇ ਹੁੰਦਾ ਸੁਣ ਮਸੁਣ ਹੁੰਦਾ ਸੁਣਨ ਕਹਿੰਦੇ ਨੇ ਜੋ ਕਿ ਜਦੋਂ ਗੁਰੂ ਨਾਨਕ ਕਹਿੰਦੇ ਨੇ ਤੇ ਆਪਣਾ ਸੁਣਨ ਨੂੰ ਸੁਣਨ ਨੂੰ ਸੁਣ ਤੋਂ ਵੀ ਸੁਣ ਹੁੰਦਾ ਹੈ ਹਮੇਸ਼ਾ ਵਾਸਤੇ ਹੀ ਸੁਣ ਹੋ ਜਾਂਦਾ ਹੈ ਉਦੋਂ ਆ ਜਾਂਦਾ ਗਿਆਨ ਫਿਰ ਕੀ ਮਰੇ ਤੇ ਗਿਆਨ ਹੋ ਜੂ ਤਾਂ ਹੀ ਕਹਿੰਦੇ ਨੇ ਮਰੇ ਤੇ ਮੁਕਤੀ ਮਿਲ ਜੂ ਉਹ ਜੇ ਮਰੇ ਤੇ ਮੁਕਤੀ ਭਰਿਆ ਆਏ ਸੀ ਜੰਮੇ ਹੀ ਕਹਦੇ ਫਿਰ ਕੋਈ ਜਵਾਬ ਨਹੀਂ ਫਿਰ ਇਹਨਾਂ ਕੋਲ ਜਵਾਬ ਕੁਝ ਵੀ ਨਹੀਂ ਹੈ ਤਾਂ ਇਹਦਾ ਕਬੀਰ ਕਹਿੰਦਾ ਕਬੀਰ ਬੇੜਾ ਜਰਜਰਾ ਫੂਟੇ 6000 ਜਿੱਥੇ ਉਂਗਲੀ ਰੱਖ ਦੋ ਗੜੀ ਹੋ ਜਾਂਦੀ ਹੈ ਜਿੱਥੇ ਉਂਗਲੀ ਰੱਖ ਦੋ ਉੱਥੇ ਗਲੀ ਹੋ ਜਾਂਦੀ ਹੈ ਚੁੱਪ ਨਹੀਂ ਹੋ ਸਕਦਾ ਮਨ ਗਿਆਨ ਦਾ ਬੰਦਾ ਮਨ ਰਹੇ ਜੇ ਇਹਨੂੰ ਸਮਝਣ ਲਾ ਲਈਏ ਨਾ ਸੋਚਣ ਦੇ ਆਪੇ ਚੁੱਪ ਹੋ ਇਹਨੂੰ ਸਮਝਣ ਲਾਉਣਾ ਸਮਝਦਾ ਹੋਇਆ ਚੁੱਪ ਆਪੇ ਹੀ ਹੈ ਚੁੱਪ ਕਰ ਗਿਆ ਸਮਝਦਾ ਹੈ ਨਹੀਂ ਆਇਆ ਸਮਝ ਆਇਆ ਸੁਣਨ ਪੜਨ ਕੋ ਬਾਣੀ ਤੇ ਚੁੱਪ ਕਰਨ ਦਾ ਕੀ ਫਾਇਦਾ ਆਇਆ ਫੇਰ ਸਮਾਧੀ ਲਾਈ ਜਾਂਦੇ ਨੇ ਸਮਾਧੀ ਦਾ ਪ੍ਰਚਾਰ ਫੇਰ ਕਰੀ ਜਾਂਦੇ ਨੇ ਸੰਤ ਉਹ ਸੁਣਨ ਪੜਨ ਕੋ ਬਾਣੀ ਆਇਆ ਸਮਾਧੀ ਚ ਸੁਣਨਾ ਹੁੰਦਾ ਕੁਝ ਜੇ ਸਮਾਧੀ ਦਾ ਲਾਉਂਦੇ ਹੋ ਉੱਥੇ ਜਿੱਥੇ ਕੋ ਸੁਣੇ ਨਾ ਸਮਾਧੀ ਟੁੱਟ ਜਾਂਦੀ ਹੈ ਹੋਰਿਆਂ ਜਗ੍ਹਾ ਤੇ ਵੜਦੇ ਨੇ ਉਹ ਸੁਣਨ ਪੜਨ ਕੋ ਬਾਣੀ ਆਇਆ ਲਾਉਣਾ ਸਮਾਧੀ ਤੇ ਮੱਤ ਤਾਂ ਸਾਰੀ ਪਹਿਲੇ ਮਾਰੀ ਹੋਈ ਹੈ ਇੱਥੇ ਫਸੇ ਨੇ ਸਾਰੇ ਜੇ ਉਹ ਸੁਣ ਆਇਆ ਤਾਂ ਸੁਣਾਓ ਗੁਰਬਾਣੀ ਗੁਰਬਾਣੀ ਸੁਣਾਓ ਬਾਣੀ ਤੱਕ ਪਹੁੰਚ ਜੂਗਾ ਗੁਰਬਾਣੀ ਦੇ ਨਾਲ ਲਾ ਕੇ ਨਾ ਉਹਨੂੰ ਚਾਟ ਇਹ ਤਾਂ ਚਾਟੇ ਲੱਗਦੀ ਹੈ ਇਹ ਤਾਂ ਪਰਚਾ ਹੀ ਹੈ ਪਰਚਾ ਚਾਟ ਹੁੰਦੀ ਹੈ ਪੱਟ ਕਹਿ ਰਿਹਾ ਕਿ ਨੂੰ ਨਾ ਪਰਚਾ ਲਾਇਓ ਬਸ ਇਹ ਕੌਮ ਫਿਰਿਓ ਕਈ ਕਹਿੰਦੇ ਬਸ ਇੱਕਦਮ ਇੱਕ ਇੱਕ ਨਹੀਂ ਹੈ ਇੱਕ ਦਾ ਕਈ ਇੱਕ ਬਹੁਤ ਸਾਲ ਬਸ ਇਹ ਕਹੋ ਫਿਰਿਓ ਕਿਨੂੰ ਨਾ ਪਰਚੋ ਲਾਇਓ ਕਿਸੇ ਨੇ ਅੱਜ ਆਠ ਨੂੰ ਲਾਈ ਕੁਰਬਾਨੀ ਵਾਲੀ ਦੱਸਿਆ ਹੀ ਨਹੀਂ ਹੈ ਨਾਮ ਦੇ ਰਸਵਾਲੀ ਲਾਇਆ ਕਿਸੇ ਨੇ ਦੱਸਿਆ ਹੀ ਨਹੀਂ ਕਿਸੇ ਨੇ ਇਹਦਾ ਮਤਲਬ ਕੋਈ ਥਾ ਹੀ ਨਹੀਂ ਸੰਸਾਰ ਗੁਰੂ ਘਰ ਦੇ ਬਿਨਾਂ ਹੋਰ ਕੋਈ ਥਾਂ ਨਹੀਂ ਪੱਟਾਂ ਦੀ ਗਵਾਹੀ ਹੈ ਦਸਮ ਪਾਸ਼ਾ ਵੀ ਦੇਣ ਵਿੱਚ ਸੰਤ ਸੂ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੇ ਹੋ ਮਤ ਕੋ ਨਾ ਦੇਖੇ ਪ੍ਰਾਣਪਤੀ ਕੇ ਸਭ ਮਤਾਂ ਖੋਖੜੀਆਂ ਨੇ ਖੋਖੜੀਆਂ ਥੋਥੀਆਂ ਫੋਕੜ ਧਰਮ ਕਛੂ ਫੜਨਾ ਹੈ ਸਾਰੇ ਧਰਮ ਫੋਕੇ ਨੇ ਕੋਈ ਫੜ ਨਹੀਂ ਹੈ ਮਨ ਨੂੰ ਜੇ ਸੋਚਣਾ ਬੰਦ ਕਰਨਾ ਹੈ ਇਹਨੂੰ ਸਮਝਣ ਲਾ ਦਿਓ ਵਿਚਾਰਨ ਲਾ ਦਿਓ ਵਿਚਾਰ ਲਾ ਗਿਆ ਵਿਚਾਰਨ ਵਿੱਚ ਕੁਝ ਗੇਨ ਹੈ ਪ੍ਰਾਪਤੀ ਹੈ ਸਮਝਣ ਵਿੱਚ ਕੁਝ ਪ੍ਰਾਪਤੀ ਹੈ ਬੱਚਾ ਪੜਨ ਲੱਗਦਾ ਸਮਝਦਾ ਸਮਝਦਾ ਕਿੱਡਾ ਗੁਣਵਾਨ ਗਿਆਨਵਾਨ ਬਣ ਜਾਂਦਾ ਕੋਈ ਡਾਕਟਰ ਬਣ ਜਾਂਦਾ ਕੋਈ ਸਾਇੰਸਦਾਨ ਬਣ ਜਾਂਦਾ ਕੋਈ ਮਕੈਨਿਕ ਪਰ ਇੰਜੀਨੀਅਰ ਬਣ ਜਾਂਦਾ ਹੈ ਕੋਈ ਡਾਕਟਰ ਬਣ ਜਾਂਦਾ ਹੈ ਕੋਈ ਵਕੀਲ ਬਣ ਜਾਂਦਾ ਹੈ ਸਮਝ ਕੇ ਬਣਦਾ ਸਮਝ ਕੇ ਹੀ ਬਣਦਾ ਸੋਚ ਕੇ ਨਹੀਂ ਬਣਦਾ ਜੇ ਸੋਚ ਕੇ ਬਣਦਾ ਗਿਆਨ ਹੁੰਦਾ ਫਿਰ ਕਾਲਜ ਬੰਦ ਕਰਕੇ ਮਾਲਾ ਫੜਾ ਦਿਓ ਜੋ ਆਪਾਂ ਬਣ ਜਾਣ ਦੇ ਵਕੀਲ ਬਣਾ ਕੇ ਦਿਖਾ ਦਿਓ ਬਣਾ ਕੇ ਦਿਖਾ ਦਿਓ ਡਾਕਟਰ ਸਭ ਪਖੰਡ ਹੈ ਇਹਨਾਂ ਦਾ ਪਖੰਡ ਬਣਾ ਕੇ ਦਿਖਾਓ ਡਾਕਟਰ ਜੇ ਸੋਚ ਜੇ ਮਾਲਾ ਦਾ ਗਿਆਨ ਹੁੰਦਾ ਹੈ ਜੇ ਸਮਾਧੀ ਨਾਲ ਗਿਆਨ ਹੁੰਦਾ ਸਮਾਧੀ ਨਾਲ ਡਾਕਟਰ ਬਣਾਓ ਫੇ ਆ 4-4 ਲੱਖ 5-5 ਲੱਖ ਰੁਪਏ ਫੀਸਾਂ ਦਿੰਦੇ ਨੇ 10-10 ਲੱਖ ਰੁਪਏ ਲੋਕ ਇਹ ਤਾਂ ਮੋਜਾ ਬਣ ਜਾਣ ਗਰੀਬ ਵੀ ਕਰ ਸਕਦਾ ਇਹ ਤਾਂ ਗਰੀਬ ਵੀ ਕਰ ਸਕਦਾ ਸਭ ਝੂਠੇ ਨੇ ਪਖੰਡੀ ਨੇ ਪ੍ਰੈਕਟੀਕਲ ਕਰਕੇ ਦਿਖਾਓ ਕੁਝ ਫਿਰ ਮੰਨ ਲਾਂਗੇ ਪ੍ਰੈਕਟੀਕਲੀ ਕੁਝ ਨਹੀਂ ਕੋ ਇਹਦਾ ਹੁਕਮ ਹੈ ਨਹੀਂ ਨਾ ਹੈ ਕਿੰਤੂ ਪ੍ਰੰਤੂ ਦਾ ਕਿੰਤੂ ਪ੍ਰੰਤੂ ਦਾ ਜਿਹੜਾ ਧਰਮ ਤੇ ਕਰਦਾ ਉਹ ਤਾਂ ਨਾਸਤਕ ਹੈ ਆਪੇ ਨਾਸਤਕ ਹੈ ਮੈਂ ਝੂਠਾ ਕਿੰਤੂ ਪ੍ਰੰਤੂ ਕਰਨ ਵਾਲਾ ਨਾਸਤਕ ਹੈ ਝੂਠਿਆਂ ਦੇ ਧਰਮਾਂ ਨੇ ਨਾਸਤਕ ਪੈਦਾ ਕੀਤਾ ਗੁਰਬਾਣੀ ਵਾਸਤੇ ਕੋਈ ਨਾਸਤਕ ਨਹੀਂ ਹੈ ਕਹਿੰਦੇ ਆਸਤੀ ਨਾਸਤੀ ਦੋਨੋਂ ਭਾਈ ਉਹ ਸੰਤ ਵੀ ਹੋ ਜਾਈ ਨਾਸਤਕ ਹੈ ਆਸਤੀ ਹੈ ਜਿਹੜਾ ਜਿਹੜਾ ਆਸਤੇ ਬੈਠਾ ਸਮਾਧੀ ਲਾਈ ਉਹ ਨਾਸਤਕ ਵੀ ਹੋ ਜਾਈ ਦੋਵੇਂ ਬਰਾਬਰ ਨੇ ਉਹਦਾ ਚੇਲਾ ਔਰ ਉਹਦਾ ਵਿਰੋਧੀ ਜਾਂ ਵਿਰੋਧੀ ਔਰ ਸੰਤ ਇੱਕੋ ਜਿਹੀ ਨੇ ਕਿਸੇ ਹੱਦ ਤੱਕ ਵਿਰੋਧੀ ਚੰਗਾ ਕਮ ਤੋਂ ਕਮ ਪਖੰਡ ਰੂਦਾ ਨਹੀਂ ਮੰਨਦਾ ਜਿਹੜੇ ਨਾਸਤਕ ਨੇ ਰਾਖਸ਼ ਨੇ ਗੁਰਮਤ ਉਹਨਾਂ ਨੂੰ ਆੜੇ ਨਹੀਂ ਮੰਨਦੀ ਚੰਗੇ ਬੰਦ ਝੂਠੇ ਰੱਬ ਨੂੰ ਨਹੀਂ ਮੰਨਿਆ ਉਹਨਾਂ ਨੇ ਝੂਠੇ ਧਰਮ ਨੂੰ ਨਹੀਂ ਮੰਨਿਆ ਨਹੀਂ ਉਹਨਾਂ ਦੀ ਫਸੇ ਨਹੀਂ ਜਾਲ ਜਿਹਨਾਂ ਦੇ ਪਰ ਗਲਤੀ ਨਹੀਂ ਹੈ ਕੋੜੀਆਂ ਨੇ ਖੋਜਿਆ ਉਹਨਾਂ ਨੇ ਵੀ ਜਨਮ ਵਾਲਿਆ ਆਪਣਾ ਵੀ ਜੇ ਇਹ ਪਖੰਡੀ ਨੇ ਤੁਸੀਂ ਤਾਂ ਖੋਜ ਲੋ ਉਹਨਾਂ ਨੇ ਧਰਮ ਦੀ ਲੋੜ ਹੀ ਨਹੀਂ ਸਮਝੀ ਇਹ ਗਲਤੀ ਕੀਤੀ ਧਰਮ ਦੀ ਲੋੜ ਹੀ ਨਹੀਂ ਇਹ ਨਹੀਂ ਸੀ ਕਰਦਾ ਜਨੂ ਚਲਾ ਗਿਆ ਉਹਨਾਂ ਦਾ ਆਪਣਾ ਉਹ ਗੱਲ ਤੇ ਵਿਸ਼ਵਾਸ ਵੀ ਨਹੀਂ ਕੀਤਾ ਕਿ ਧਰਮ ਦੀ ਲੋੜ ਹੈ ਹਾਂ ਜਿਹੜਾ ਧਰਮ ਸੰਸਾਰ 'ਚ ਉਹਦੀ ਲੋੜ ਨਹੀਂ ਹੈ ਇਹ ਤਾਂ ਗੱਲ ਠੀਕ ਸੀ جو جہدہ بہت آتا ہے پرماتما ہے نہیں یہ بھی گل ٹھیک ہے پر یہ مطلب یہ نہیں پرماتما ہے تی لو لیکن سر نہیں لبیا تھی لکھ لو پانی ہے گا زمین کے دور ہے کوئی دو چار فٹ کا دس فٹ کا کوئی پہ فٹ کا کوئی پناہ فٹ کا ٹوا پٹ کے ہٹ گیا یا ٹوئے نہیں بجائے کوئی سرگ لے گیا سیو ਲੈ ਤਾਂ ਬਹੁਤ ਦੂਰ ਗਿਆ ਪਰ ਥੱਲੇ ਨੂੰ ਨਹੀਂ ਲੈ ਗਿਆ ਸੁਰਗ ਦੀ ਬਣਾ ਕੇ ਲੈ ਗਿਆ ਉਹ ਪਾਣੀ ਦੇ ਕਿਵੇਂ ਪਹੁੰਚ ਚਾਹੇ ਸਾਰੀ ਧਰਤੀ ਖੋਲ ਲਵੇ ਥੱਲੇ ਨੂੰ ਤਾਂ ਜਾ ਨਹੀਂ ਰਿਹਾ ਹੈ ਸੁਰੰਗੇ ਲੈ ਜਾ ਰਿਹਾ ਉੱਪਰ ਉੱਪਰ ਫਿਰ ਵੀ ਨਹੀਂ ਪਾਣੀ ਦੇ ਜਾਣਾ ਤੁਸੀਂ ਸਿੱਧਾ ਪੱਟੋ ਥੱਲੇ ਨੂੰ ਪੜਦੇ ਰਹੋ ਪਾਣੀ ਆਊਗਾ ਆਪ ਖੋਜ ਕਰੋ ਆਪ ਨਹੀਂ ਕੀਤੀ ਉਹਨਾਂ ਨੇ ਸਭ ਧਰਮ ਤੋਂ ਹੀ ਮੁਨਕਰ ਹੋ ਗਏ ਉਹਨਾਂ ਨੇ ਇਹਨੂੰ ਸਮਝ ਕੀਤਾ ਉਹਨਾਂ ਦਾ ਉਹ ਇੱਕੋ ਜਿਹਾ ਹੋ ਗਏ ਨਾ ਫਿਰ ਦੋਨੋਂ ਭਾਈ ਉਹ ਕਹਿੰਦੇ ਨੇ ਰੱਬ ਹੈਗਾ ਉਹਨਾਂ ਵਾਲਾ ਉਹੀ ਹੈ ਨਹੀਂ ਝੂਠੇ ਨੇ ਉਹ ਕਹਿੰਦੇ ਨੇ ਰੱਬ ਹੈ ਉਹ ਨਹੀਂ ਉਹ ਵੀ ਝੂਠੇ ਨੇ ਦੋਵੇਂ ਭਾਈ ਝੂਠੇ ਦੋਵੇਂ ਨੇ ਜਿਹੜੇ ਕਹਿੰਦੇ ਨੇ ਹੈ ਨਹੀਂ ਉਹ ਵੀ ਝੂਠੇ ਨੇ ਜਿਹੜੇ ਕਹਿੰਦੇ ਹੈਗਾ ਪਰ ਆਹ ਹੈ ਰੱਬ ਭਗਵਾਨ ਕ੍ਰਿਸ਼ਨ ਰੱਬ ਹੈ ਆ ਰਾਮ ਰੱਬ ਹੈ ਆ ਸ਼ਿਵ ਰੱਬ ਹੈ ਜਾਂ ਗੁਰੂ ਨਾਨਕ ਰੱਬ ਹੈ ਆ ਹੋਰ ਉਹ ਵੀ ਝੂਠੇ ਨੇ ਝੂਠੇ ਦੋਏ ਨੇ ਇਸ ਕਰਕੇ ਦੋਨੋਂ ਭਾਈ ਨੇ ਉਹ ਝੂਠੇ ਝੂਠੇ ਭਾਈ ਹੁੰਦੇ ਨੇ ਸਕੇ ਦੀ ਮਸੇਰੇ ਭਾਈ ਕਰੋ ਆਪ ਨਾਲ ਨਾਸ ਦੋਨੋਂ ਭਾਈ ਦੋਈ ਭਾਈ ਬਰਾਬਰ ਹੀ ਨੇ ਕੋਈ ਨਹੀਂ ਦੋ ਧਰਮ ਦੇ ਦੋ ਹੀ ਵਿਰੋਧੀ ਨੇ ਸੱਚ ਧਰਮ ਦਾ ਪ੍ਰਗਟ ਹੁੰਦਾ ਨਾਸਤਿਕ ਪਹਿਲਾਂ ਮੰਨਦੇ ਨਾਸਤਿਕ ਪਹਿਲਾਂ ਮੰਨਦੇ ਬਾਦ ਦਲੀਲ ਹੁੰਦੇ ਕਿ ਪਹਿਲਾਂ ਦਲੀਲਾਂ ਨਾਲ ਝੂਠੇ ਕਰਦੇ ਨੇ ਲੋਕਾਂ ਨੂੰ ਉਹ ਦਲੀਲਾਂ ਨਾਲ ਇਹਨਾਂ ਨੂੰ ਝੂਠੇ ਕਰਦੇ ਨੇ ਨਾ ਜਾਂ ਦਲੀਲਾਂ ਉਹਨਾਂ ਨੂੰ ਝੂਠੇ ਕਰਦੀਆਂ ਨੇ ਫਿਰ ਉਹਨਾਂ ਨੂੰ ਮੰਨਣਾ ਪੈਂਦਾ ਉਹ ਦਲੀਲ ਤੇ ਖੜਦੇ ਨੂੰ ਕਹਿੰਦੇ ਉਹ ਦਲੀਲ ਨਾਲ ਗੱਲ ਕਰੋ ਜਦ ਦਲੀਲ ਚ ਆਪ ਢਾਈ ਜਾਂਦੇ ਨੇ ਜੇ ਭਾਈਆਂ ਨੇ ਫਿਰ ਲੋਕਾਂ ਦੇ ਵਿੱਚ ਜਿਹੜੀ ਇੱਜ਼ਤ ਬਣੀ ਹੋ ਜਾਂਦੀ ਤੇ ਹੁਣ ਤੁਸੀਂ ਭਾਈਦੇ ਫਿਰ ਉਹ ਕਹਿੰਦੇ ਇਹ ਤਾਂ ਹੈਗਾ ਪਰ ਇਹ ਤਾਂ ਆ ਕਹਿੰਦੇ ਸੀ ਇਹਨੂੰ ਅਸੀਂ ਮੰਨਿਆ ਇਹ ਹੈਗਾ ਤਾਂ ਹੈ ਨਹੀਂ ਸੀ ਕਹਿੰਦੇ ਹਾਂ ਉਹ ਹੈਗਾ ਹੈ ਨਹੀਂ ਸੀ ਉੱਥੇ ਤੁਸੀਂ ਸੱਚੇ ਸੀ ਅੱਤੇ ਤਾਂ ਸੱਚੇ ਬਣ ਗਏ ਨਾ ਹੋ ਹਾਂ ਵੀ ਆ ਹੈਗਾ ਆ ਹੈ ਨਹੀਂ ਅਸੀਂ ਤਾਂ ਇਹਨੂੰ ਕਹਿੰਦੇ ਨੇ ਵੀ ਇਹ ਜਰਾ ਬਣੀ ਉਹ ਕਹਿੰਦੇ ਇਹ ਜਰਾ ਰੱਬ ਨਹੀਂ ਬੰਦੇ ਹੁੰਦਾ ਇਹ ਝੂਠਿਆਂ ਦੇ ਰੱਬ ਨੇ ਬਣਾਏ ਤਰ੍ਹਾਂ ਤਰ੍ਹਾਂ ਦੇ ਰੱਬ ਨੇ ਤਰ੍ਹਾਂ ਤਰ੍ਹਾਂ ਦੇ ਧਰਮ ਨੇ ਤਰ੍ਹਾਂ ਤਰ੍ਹਾਂ ਦੇ ਤੀਰਥ ਨੇ ਪੰਜ ਪੰਜ ਪੰਜ ਪੰਜ ਦੇ ਨਾਮ ਨੇ ਪੰਜ ਪੰਜ ਦੇ ਜਪ ਨੇ ਪੰਜ ਪੰਜ ਦੇ ਤਪ ਨੇ ਪੰਜ ਪੰਜ ਦੀ ਭਗਤੀ ਹੈ ਸਭ ਕੋ ਪੰਜ ਪੰਜ ਦੇ ਗੁਰਬਾਣੀ ਦਾ ਵੀ ਹੈ ਤਾਂ ਜਪ ਨਾਮ ਸਿਮਰਨ ਗੁਰਬਾਣੀ ਦਾ ਉਹ ਹੈ ਜਿਹੜਾ ਸੱਚਖੰਡ ਤੋਂ ਦੱਸਿਆ ਹੋਇਆ ਜਿਨ੍ਹਾਂ ਦੀ ਭਗਤੀ ਕਰਨੀ ਉਹਨਾਂ ਨੇ ਦੱਸਿਆ ਵੀ ਆ ਕਰਿਓ ਇਹ ਯੂਨੀਵਰਸਿਟੀ ਦਾ ਸਿਲੇਬਸ ਹੈ ਜਿਨ੍ਹਾਂ ਨੇ ਇਮਤਿਹਾਨ ਲੈਣਾ ਉਹਨਾਂ ਦਾ ਦੱਸਿਆ ਸਿਲੇਬਸ ਹੈ ਉਹਨਾਂ ਦਾ ਆਪਣਾ ਹੀ ਬਣਾਇਆ ਸਿਲੇਬਸ ਉਹਨਾਂ ਨੇ ਕਿਹੜਾ ਇਮਤਿਹਾਨ ਦੇਣਾ ਉਹਨਾਂ ਨੇ ਇਮਤਿਹਾਨ ਨਹੀਂ ਦੇਣਾ ਉੱਥੇ ਨਹੀਂ ਜਾਣਾ ਚਾਹੁੰਦੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਤਾਂ ਇੱਥੇ ਆਪਣਾ ਪ੍ਰਪੰਚ ਬਣਾ ਕੇ ਆਪਣੀਆਂ ਰੋਟੀਆਂ ਸਿੱਖਣੀਆਂ ਚਾਹੁੰਦੇ ਨੇ ਉਹਨਾਂ ਦੀਆਂ ਰੋਟੀਆਂ ਵਧੀਆ ਸਿੱਖਦੀਆਂ ਚੁੱਪੇ ਚੁੱਪਣਾ ਹੋਵੇ ਜੇ ਲਾਇ ਰਹਾ ਵਧਾਰ ਜੇ ਇਦਾਂ ਹੀ ਚੁੱਪ ਹੋ ਜਾਂਦਾ ਹੋਵੇ ਮਨ ਮਨ ਨੂੰ ਚੁੱਪ ਕਰਾਉਣਾ ਇਹ ਗੱਲ ਠੀਕ ਹੈ ਪਰ ਇਦਾਂ ਨਹੀਂ ਚੁੱਪ ਹੁੰਦਾ ਸਮਾਧੀ ਲਾ ਕੇ ਇਹਦਾ ਫਿਰ ਸੌਖਾ ਜਾਂ ਕੋਈ ਚੁੱਪ ਕਰਾ ਲੂਗਾ ਮੈਂ ਵੀ ਲਿਵਤਾਰ ਲਾ ਕੇ ਬੈਠਾ ਜਾਣਾ ਇਦਾਂ ਨਹੀਂ ਇਹਦਾ ਚੁੱਪ ਨਹੀਂ ਕਰਦਾ ਜੇ ਮੂੰਹ ਦੇ ਚੁੱਪ ਹੋਣਾ ਮਨ ਚੁੱਪ ਕਰ ਜਵੇ ਕਹਿਣ ਦਾ ਮਤਲਬ ਇਹ ਹੈ ਅੰਦਰੋਂ ਵਾਲੀ ਨਹੀਂ ਚੁੱਪ ਕਰਦਾ ਅੰਦਰੋਂ ਫੁਰਨੇ ਉੱਠੀ ਜਾਂਦੇ ਨੇ ਮੂੰਹ ਤਾਂ ਤੁਸੀਂ ਨਹੀਂ ਯਾਰ ਕਰਦੇ ਬੋਲ ਕੇ ਫਿਰ ਕੀ ਫਰਕ ਪੈ ਗਿਆ ਬਈ ਧੂਆ ਲੱਕੜ ਜੋ ਜਾਦ ਬੰਦ ਹੋਊਗਾ ਜਾਂ ਅੰਦਰ ਆ ਕੇ ਬੋਝੇ ਲੱਕੜ ਅੰਦਰ ਦਾ ਲੱਕੜ ਦੇ ਅੱਗ ਹੈ ਤੂੰ ਆਦਾ ਬਾਹਰ ਆਉਣਾ ਹੀ ਹੁਣ ਹਾਂ ਅੱਗ ਨਹੀਂ ਜਲਦੀ ਹੈ ਠੀਕ ਅੱਗ ਨਹੀਂ ਜਲਦੀ ਦੀਦੀ ਰਾਤ ਨੂੰ ਜੇ ਅੱਗ ਜਲੇ ਤਾਂ ਦਿਖੇ ਧੂਆਂ ਨਹੀਂ ਰਾਤ ਨੂੰ ਦੀਦਾ ਹੁੰਦਾ ਧੂਆਂ ਦਾ ਦੇਖਣਾ ਨਹੀਂ ਰਾਤ ਨੂੰ ਅੱਗ ਜਿਹੜੀ ਤਾਂ ਡਿਬੂਣਾ ਇਸ ਕਰਕੇ ਇਹ ਰਾਤ ਹੈ ਸਾਰੀ ਸੁਪਨਾ ਇਹ ਕਲਪਨਾ ਦੀ ਦੀਦੀ ਕਿਸੇ ਨੂੰ ਜੇ ਚੁੱਪ ਕਰਿਆ ਹੋਵੇ ਕਲਪਨਾ ਕਿਵੇਂ ਨਹੀਂ ਹੋਊਗੀ ਕਲਪਨਾ ਨੂੰ ਹੀ ਪਰਾਵਾਣੀ ਕਹਿੰਦੇ ਨੇ ਸੰਸਾਰ ਦੇ ਪਰੇ ਉਹਦਾ ਬਾਣੀ ਜੋ ਕਲਪਨਾ ਪਰਾ ਬਾਣੀ ਹੈ ਸਾਡੀ ਆਪਣੀ ਕਲਪਨਾ ਹੋਵੇ ਜਾਂ ਪਰਮੇਸ਼ਰ ਦੀ ਹੋਵੇ ਤੁਰਕੀ ਬਾਣੀ ਹੋਵੇ ਉਹ ਵੀ ਪਰਾ ਬਾਣੀ ਹੈ ਜਿਹੜੀ ਅਸੀਂ ਬਾਣੀ ਬੋਲੀ ਹੋਣੀ ਹੈ ਜੇ ਉਹ ਪਰਾ ਬਾਣੀ ਹੋਈ ਹੈ ਦੂਜੇ ਨੂੰ ਕੀ ਪਤਾ ਉਹਦਾ ਪ੍ਰਗਟ ਜਿਆਦਾ ਹੋਊਗੀ ਜਦੋਂ ਬੋਲਾਂਗੇ ਆਪਣੀ ਸੋਚ ਹੈ ਸੋਚ ਹੈ ਕਾਲੇ ਦਾ ਹਾਂ ਪਰਾਵਾਣੀਆਂ ਇਹਨਾਂ ਦੀ ਬਰਾਵਾਣੀ ਵੀ ਹੋ ਰਿਹਾ ਕੋ ਆਕਾਸ਼ਵਾਣੀ ਕਹਿੰਦੇ ਨੇ ਪੁੱਠੀਆਂ ਨੇ ਇਹਨਾਂ ਦੀ ਆ ਜਿਹੜੀਆਂ ਪਰਾ ਪਸੰਤੀ ਮਾਧਮਾ ਔਰ ਬੈਠੀ ਜਿਹੜੀਆਂ ਇਹਨਾਂ ਦੀਆਂ ਬਾਣੀਆਂ ਨੇ ਤਾਂ ਹੀ ਪੁੱਠੀਆਂ ਨੇ ਕਿਉਂਕਿ ਇਹਨਾਂ ਦਾ ਆਵਾਜ਼ ਬਾਹਰ ਹੈ ਬਾਹਰੋਂ ਆਉਂਦੀ ਹੈ ਇਹਨਾਂ ਨੂੰ ਕੰਨਾਂ ਨੂੰ ਸੁਣ ਲੜੀ ਸਾਡਾ ਆਕਾਸ਼ ਅੰਦਰ ਹੈ ਇਹ ਤਾਂ ਸੰਤਾਂ ਦੀਆਂ ਪੁੱਠੀਆਂ ਨੇ ਸਾਡੀਆਂ ਪੁੱਠੀਆਂ ਸਾਡੀ ਤਾਂ ਬਰਾਬਰਣੀ ਕਲਪਨਾ ਹੈ ਜੋ ਮਨ ਵਿੱਚ ਗੱਲ ਹੈਗੀ ਦੱਸੀ ਹੈ ਜੀ ਬਰਾਬਰਣੀ ਉਹ ਸਿਰ ਮੈਂ ਚੁੱਪੇ ਚੁੱਪਨ ਹੋ ਗਈ ਮਨ ਨਹੀਂ ਚੁੱਪ ਕੀਤਾ ਮੂੰਹ ਨਹੀਂ ਬੋਲਦਾ ਬਰਾਬਰਣੀ ਹੈਗੀ ਪ੍ਰਗਟ ਨਹੀਂ ਹੋ ਰਹੀ ਉਹ ਦੂਏ ਰੂਪ ਮਾਇਆ ਵਾਲੇ ਰੂਪ ਦੇ ਤਿੰਨੇ ਨਹੀਂ ਹੈ ਜੋ ਦਿੱਤੇ ਜਾ ਰਹੇ ਉਹਨੂੰ ਪਰ ਪਸੰਤੀ ਰੂਪ ਮੂੰਹ ਦੇ ਵਿੱਚ ਹਵਾ 'ਚ ਮਿਕਸ ਕਰਨਾ ਉਥੇ ਫਿਰ ਮੂੰਹ ਦੇ ਵਿੱਚੋਂ ਉਹਨੂੰ ਘੁਮਾ ਕੇ ਬਾਹਰ ਛੱਡਣਾ ਪਸੰਤੀ ਜਦ ਬਾਹਰ ਛੱਡ ਦਿੱਤੀ ਪਸੰਤੀ ਦੇ ਬਾਅਦ ਮਾਤਮਾ ਬਣ ਗਈ ਆਵਾਜ਼ ਦੂਏ ਨੇ ਸੁਣੀ ਧਿਆਨ ਖਿੱਚਿਆ ਦੂਏ ਦਾ ਦੋ ਬੰਦਿਆਂ ਦੇ ਵਿੱਚ ਸੰਪਰਕ ਕਰਤਾ ਉਹ ਆਵਾਜ਼ ਨੇ ਮਾਤਮਾ ਹੋ ਗਈ ਇੱਕ ਬੋਲਦਾ ਦੂਆ ਸੁਣਦਾ ਮਾਤਮਾ ਹੋ ਗਈ ਜੇ ਉਹਨੂੰ ਸਮਝ ਆਇਆ ਬੈਠੀ ਹੋ ਗਈ ਜੋ ਉਹਦੇ ਵਿੱਚੋਂ ਸਮਝਿਆ ਉਹਨੇ ਆ ਜਿਹੜਾ ਬਖਿਆਨ ਹੈ ਬੈਗਰੀ ਬਾਣੀ ਆ ਉਹ ਨਾਨਕ ਨਾਮ ਬਖਾਣੇ ਜਿਹੜਾ ਬਖਿਆਨ ਕੀਤਾ ਉਹ ਬਖਿਆਨ ਹੈ ਬੈਗਰੀ ਬਾਣੀ ਹੈ ਜਿਹੜਾ ਅਸੀਂ ਇਹਦਾ ਬਖਿਆਨ ਕਰਦੇ ਹਾਂ ਹੁਣ ਇਹਨੂੰ ਸਮਝਦੇ ਆ ਬਾਣੀ ਨੂੰ ਜਦ ਉਹੀ ਗੱਲ ਜਿਹੜੀ ਕਹੀ ਹੈ ਸਮਝ ਆ ਗਈ ਉਹ ਬੈਗਰੀ ਬਣ ਗਈ ਵਿਆਖਿਆ ਨਹੀਂ ਕਰਦੇ ਹੁਣ ਆਪਾਂ ਗੁਰਬਾਣੀ ਦੀ ਵਿਆਖਿਆ ਉਹ ਵੈਸੇ ਹੀ ਰੂਪੇ ਬਣਾਉਨੇ ਆ ਦਾ ਵਿਖਿਆਨ ਕਰਕੇ ਸਮਝਣ ਵਾਸਤੇ ਵਿਆਖਿਆ ਕਰਦੇ ਆ ਸਮਝਾਉਣ ਔਰ ਸਮਝਣ ਵਾਸਤੇ ਵਿਆਖਿਆ ਉਹ ਵੈਖਰੀ ਰੂਪ ਹੈ ਦਾ ਜੋ ਕਿਹਾ ਸੀ ਉਹ ਸਮਝ ਲਿਆ ਦੂਏ ਦੇ ਪੱਲੇ ਪੈ ਗਿਆ ਚਾਰ ਬਾਣੀਆਂ ਨੇ ਤਿੰਨ ਮਾਇਆ ਨੇ ਚੌਥੀ ਮਾਇਆ ਤੋਂ ਪਰੇ ਚੌਥੀ ਮਾਇਆ ਤੋਂ ਪਰੇ ਚੌਥੀ ਦਾ ਸੱਚ ਨਾਲ ਸੰਬੰਧ ਹੈ ਨਾ ਸੱਤ ਨਾਲ ਸਰੂਪ ਨਾਲ ਸੰਬੰਧ ਹੈ ਜੋਤ ਨਾਲ ਸੰਬੰਧਿਤ ਹੈ ਪੜਾ ਬਾਣੀ ਜੋਤ ਨਾਲ ਸੰਬੰਧਿਤ ਹੈ ਬਾਕੀ ਦੀਆਂ ਤਿੰਨ ਜਿਹੜੀਆਂ ਨੇ ਉਹਨਾਂ ਚ ਮਾਇਆ ਰੂਪ ਵਿਕਸ ਬੋਲਣਾ ਬੋਲਣਾ ਚੇਤਨ ਨਹੀਂ ਹੈ ਬੋਲਣਾ ਚੇਤਨ ਨਹੀਂ ਬਾਬਾ ਬੋਲਤੇ ਸੇ ਕਹਾਂ ਗਏ ਬੋਲਣਾ ਚੇਤਨ ਨਹੀਂ ਹੈ ਪਰ ਬੋਲਣ ਕੰਨਾਂ ਨੂੰ ਸੁਣਨ ਦੇ ਕਾਬਲ ਬਣਾਉਣੀ ਹੈ ਮੂੰਹ ਨਾਲ ਜੀਵ ਨਾਲ ਬੁੱਲਾਂ ਦਾ ਇਸਤੇਮਾਲ ਕਰਕੇ ਸੁਣਨ ਦੇ ਕਾਬਲ ਕਰਦੀਆਂ ਕਰਨਾ ਇਸ ਗੁਰਬਾਣੀ ਨਾਲ ਜੁੜ ਕੇ ਬਿਨਾ ਕਰਨ ਵਾਲੀ ਤੱਕ ਪਹੁੰਚਣਾ ਇਸ ਨੂੰ ਸੁਣ ਸੁਣ ਕੇ ਸਮਝ ਸਮਝ ਕੇ ਗਿਆਨ ਹਾਸਲ ਕਰਕੇ ਮਨ ਚੁੱਪ ਕਰੂਗਾ ਹੋਰ ਕੋਈ ਤਰੀਕਾ ਨਹੀਂ ਮਨ ਦੇ ਚੁੱਪ ਕਰਨ ਦਾ ਨਾ ਸਵਾਦੀ ਨਾਲ ਕਰੇ ਨਾ ਮਾਲਾ ਨਾਲ ਕਰੇ ਨਾ ਕਿਸੇ ਹੋਰ ਚੀਜ਼ ਨਾਲ ਕਰੇ ਬਥੇਰੇ ਤਜਰਬੇ ਲੋਕਾਂ ਨੇ ਕਰਦੇ ਜਿਹਦੇ ਕਰਨਾ ਹੋਰ ਕਰਦਾ ਰਹੇ ਕੋਈ ਰਿਕਾਰਡ ਨਹੀਂ ਹੈ ਬਸ ਇੱਕੋ ਹੀ ਰਿਕਾਰਡ ਹੈ ਜਿਨ੍ਹਾਂ ਦਾ ਮਨ ਚੁੱਪ ਹੋਇਆ ਉਹ ਭਗਤ ਸੀ ਚੁੱਪ ਹੋਇਆ ਮਨ ਕੋ ਹੋ ਜਾਂਦਾ ਜਦ ਮਨ ਚੁੱਪ ਹੋ ਗਿਆ ਤਾਂ ਇੱਕ ਹੋ ਗਿਆ ਜਿੰਨਾ ਚਿਰ ਮਨ ਚੁੱਪ ਨਹੀਂ ਹੁੰਦਾ ਉਹਨਾਂ ਜਿਹੜੇ ਦਾਲ ਹੈ ਜਮਨ ਚੁੱਪ ਹੋ ਗਏ ਸਭ ਸੂਤ ਹੋ ਗਏ ਹੋ ਗਏ ਉਹ ਸਿੱਖ ਦੀ ਗੱਲ ਚੱਲਦੀ ਹੈ ਜਦ ਹਮੇਸ਼ਾ ਲਈ ਇੱਕ ਹੋ ਗਿਆ ਗਿਆਨ ਦਾ ਬੱਦਾ ਮਨ ਗੁਰਬਨ ਗਿਆਨ ਨਾ ਇਹ ਗੁਰਬਾਣੀ ਤੋਂ ਬਿਨਾ ਗਿਆਨ ਨਹੀਂ ਹੋ ਸਕਦਾ ਗੁਰਬਾਣੀ ਦੇ ਗਿਆਨ ਤੋਂ ਬਿਨਾ ਮਨ ਇੱਕ ਹੋ ਕੇ ਨਹੀਂ ਰਹਿ ਸਕਦਾ ਇੱਕ ਮਨ ਚਿੱਤ ਦੂਸਰੇ ਮਾਇਆ ਦਾ ਗਿਆਨ ਹਾਸਲ ਕਰਨ ਵਾਲਿਆਂ ਦਾ ਵੀ ਹੁੰਦਾ ਹੈ ਪਰ ਉਹ ਹਮੇਸ਼ਾ ਵਾਸਤੇ ਇੱਕ ਨਹੀਂ ਹੁੰਦੇ ਜਿੰਨਾ ਚਿਰ ਸਮਝਦੇ ਨੇ ਇੱਕ ਜਾਂ ਸਮਝਦੇ ਹਟ ਜਾਂਦੇ ਨੇ ਫਿਰ ਇਹ ਸਮਝਦੇ ਤੇ ਹਟਿਆ ਦੇ ਬਾਅਦ ਵੀ ਕਰਾਂਗੇ ਕਿਉਂਕਿ ਇੱਕ ਹੋਣ ਵਾਸਤੇ ਸਮਝਿਆ ਸੀ ਇਹ ਸਮਝਿਆ ਇੱਕ ਰੱਖਣ ਵਾਸਤੇ ਨਾਮ ਚਿਤ ਨੂੰ ਉਹ ਸਮਝਿਆ ਕੁਝ ਹੋਰ ਕਰਨ ਵਾਸਤੇ ਉਹ ਕਿਸੇ ਮਾਇਆ ਦੀ ਖੋਜ ਵਾਸਤੇ ਉਹਦਾ ਲਾਇਆ ਉਹ ਮਸਲਾ ਪੂਰਾ ਹੋ ਗਿਆ ਫਿਰ ਸੋਚਣ ਵਾਸਤੇ ਰਹੇ ਜੋ ਚੀਜ਼ ਸਮਝ ਲੈਂਦੇ ਨੇ ਉਹਨੂੰ ਫਿਰ ਬਣਾਉਂਦੇ ਨੇ ਫਿਰ ਉਹ ਤੋਂ ਪੈਸੇ ਉਹਦਾ ਫਾਇਦਾ ਲਾਭ ਉਹ ਫਿਰ ਦੂਰ ਪਾਸੇ ਲੱਗ ਜਾਂਦਾ ਉਹ ਮਾਇਆ ਲੱਗ ਗਿਆ ਇਹ ਗਿਆਨ ਇੱਕ ਹੈਗਾ ਇਥਾਂ ਜਿਹੜਾ ਮਨ ਚਿਤ ਨੂੰ ਇੱਕ ਕਰਦਾ ਸੋਚਣਾ ਹਮੇਸ਼ਾ ਲਈ ਬੰਦ ਕਰ ਦੋ ਹਮੇਸ਼ਾ ਲਈ ਸੋਚਣਾ ਬੰਦ ਹੋ ਗਿਆ ਤਾਂ ਇੱਕ ਹੋ ਗਿਆ ਜਾਂ ਇੱਕ ਹੋਊਗਾ ਫਿਰ ਇਹਦੇ ਅੰਦਰੋਂ ਗਿਆਨ ਪੈਦਾ ਹੋਊਗਾ ਅੰਦਰੋਂ ਗਿਆਨ ਪੈਦਾ ਹੁੰਦਾ ਇਹਦੇ ਵਿੱਚੋਂ ਤੁਰਕੀ ਬਾਣੀ ਪੈਦਾ ਹੋਵੇ ਇਹ ਕੋਈ ਤਾਂ ਉਗਵੇ ਭੁੱਖਿਆ ਭੁੱਖਣਾ ਉਤਰੀ ਜੇ ਬੰਨਾ ਪੂਰੀਆਂ ਭਾਰ ਪੂਰੀਆਂ ਪੂਰੀਆਂ ਬੰਨਾ ਪੂਰੀਆਂ ਭਾਰ ਅਸਲ ਤੇ ਤਿੰਨ ਕੈਟਾਗਰੀਆਂ ਚਾਰ ਕੈਟਾਗਰੀਆਂ ਸੀ ਉਦੋਂ ਇੱਕ ਤਾਂ ਮਾਲਾ ਫੇਰਨ ਵਾਲੇ ਆਦੀ ਆਰ ਉਹਨਾਂ ਦੀ ਕੈਟਾਗਰੀ ਹੈ ਸਿੱਧਾ ਦੀ ਜਿਹੜੇ ਰਿੱਧੀਆਂ ਸਿੱਧੀਆਂ ਦੀ ਇੱਛਾ ਕਰਦੇ ਨੇ ਕਿ ਭਗਤੀ ਕਰਨੀ ਹੈ ਉਹਦੇ ਨਾਲ ਰਿੱਧੀ ਸਿੱਧੀ ਉਹ ਮੰਗੀ ਮਿਲ ਮਨ ਚਾਹੀਆਂ ਰਿੱਧੀਆਂ ਸਿੱਧੀਆਂ ਮਿਲ ਕਲਪ ਵਿਖੇ ਦੇ ਤੋ ਜੋ ਕਲਪਨਾ ਕਰ ਲੈ ਉਹੀ ਮਿਲ ਜਵੇ ਕਾਮ ਦੇ ਨੂੰ ਗਊ ਜੋ ਕਾਮਨਾ ਕਰ ਲਈ ਉਹ ਮਿਲ ਜਵੇ ਇਹ ਭਗਤੀ ਨਹੀਂ ਹੈ ਜੇ ਭਗਤੀ ਹੈ ਮਾਇਆ ਧਾਰੀ ਹੈ ਮਾਇਆ ਚ ਰੱਖਣ ਵਾਲੀ ਭਗਤੀ ਹੈ ਸੰਸਾਰ ਤੋਂ ਪਰੇ ਲਿਜਾਣ ਵਾਲੀ ਭਗਤੀ ਹੈ ਜੀਵਨ ਮੁਕਤ ਕਰਨ ਵਾਲੀ ਭਗਤੀ ਭਗਤੀ ਨਹੀਂ ਹੈ ਮਾਇਆ ਦੀ ਭਗਤੀ ਜਿਹੜਾ ਮਾਇਆ ਦੀ ਸੇਵਾ ਕਰਦਾ ਭਗਤੀ ਕਰਦਾ ਨਾ ਜੋ ਇਸ ਦੀ ਸੇਵਾ ਕਰੇ ਤੇ ਜੀ ਕੋ ਫਿਰ ਕਬੀਰ ਮਾਇਆ ਨਗਣੀ ਜਗਤ ਰਹੋ ਰਹੋ ਲਿਪਤਾ ਮਾਇਆ ਨੂੰ ਨਾਲੇ ਸੁਪਨੇ ਕਹਿੰਦੇ ਨੇ ਸੰਸਾਰ ਚਿਮੜਿਆ ਬੈਠਾ ਛੱਡਦਾ ਨਹੀਂ ਕਿਉਂ ਰਿਤੀਆਂ ਸਿੱਧੀਆਂ ਵੀ ਮਾਇਆ ਦੀਆਂ ਨੇ ਬੜੇ ਬੜੇ ਭਗਤ ਨੀਰਤੀ ਅਸੀਂ ਤੇ ਨੂੰ ਛੱਡ ਰਹੇ ਉਹਨਾਂ ਨੂੰ ਕਹਿ ਰਿਹਾ ਕਬੀਰ ਉਹਨਾਂ ਨੂੰ ਜਗਤ ਕਹਿ ਰਿਹਾ ਉਹ ਦੂਜੇ ਲੋਕਾਂ ਨੂੰ ਵਿਚਾਰਿਆਂ ਨੂੰ ਕੀ ਕਹਿਣਾ ਉਹ ਤਾਂ ਉਹਨਾਂ ਦੀ ਗੱਲ ਕਰੋ ਜਿਹੜੇ ਗੁਰੂ ਨੇ ਬਣੇ ਬੈਠੇ ਉਹ ਜਦ ਲਿਪਟੇ ਹੋਏ ਨੇ ਮਾਇਆ ਨੂੰ ਦੂਜਿਆਂ ਦੀ ਵਿਚਾਰਿਆਂ ਦੀ ਕੀ ਔਕਾਤ ਹੈ ਜਿਹੜੇ ਛੱਡ ਦੇਣਗੇ ਇਹਨਾਂ ਦੇ ਗੁਰੂ ਨਹੀਂ ਛੱਡਦੇ ਮਾਇਆ ਨੂੰ ਤਾਂ ਜੋ ਇਸ ਦੀ ਸੇਵਾ ਕਰੇ ਤੇ ਸੇ ਕੋ ਮਿਲਦਾ ਜਿਹੜਾ ਮਾਇਆ ਦੀ ਸੇਵਾ ਕਰਦਾ ਉਸ ਨੂੰ ਖਾਂਦੀ ਹੈ ਕੀ ਇਹਦੀ ਸੇਵਾ ਕਰਨੀ ਚਾਹੀਦੀ ਹੈ ਫਿਰ ਸਵਾਲ ਇਹ ਸਵਾਲ ਛੱਡ ਦਿੱਤਾ ਸਵਾਲ ਛੱਡ ਕੇ ਚੁੱਪ ਕਰ ਗਿਆ ਅਸਲ ਤਾਂ ਇਹ ਸਵਾਲ ਛੱਡਿਆ ਕਿ ਜਿਹੜਾ ਇਹਦੀ ਸੇਵਾ ਕਰਦਾ ਉਹਨੂੰ ਖਾਂਦੀ ਹੈ ਇਹ ਸਾਰੀਆਂ ਭਗਤੀਆਂ ਕਰਨ ਵਾਲਿਆਂ ਨੂੰ ਆਇਆ ਖਾ ਜਾਂਦੀ ਹੈ ਨਾਗਣੀ ਇਹਦੀ ਸੇਵਾ ਕਿਉਂ ਇਹਦੀ ਭਗਤੀ ਕਰਨੀ ਭਗਤੀ ਸੇਵਾ ਹੀ ਹੁੰਦੀ ਹੈ ਸਤਗੁਰ ਦੀ ਸੇਵਾ ਕੀ ਹੈ ਸਤਗੁਰ ਦੀ ਭਗਤੀ ਸੇਵਾ ਭਗਤੀ ਹੋਈ ਹੈ ਭਗਤੀ ਸੇਵਾ ਹੀ ਹੁੰਦੀ ਹੈ ਮਾਇਆ ਦੀ ਸੇਵਾ ਕਰਦੇ ਨੇ ਮਾਇਆ ਦੇ ਨਾਲ ਸੇਵਾ ਕਰਦੇ ਨੇ ਮਾਇਆ ਦੇ ਹੀ ਦਿੰਦੇ ਨੇ ਮਾਇਆ ਦੇ ਨਾਲ ਸੇਵਾ ਕਰਦੇ ਆਪਾਂ ਗੁਰਦਾਰੇ ਕਿਵੇਂ ਸੇਵਾ ਕਰਦੇ ਅੱਜ ਮੇਰੇ ਇੰਨੇ ਪੈਸੇ ਸੇਵਾ ਚਲਾ ਲਿਓ ਕਾਰ ਸੇਵਾ ਵਾਲਿਆਂ ਦੀ ਕਾਦੀ ਭਗਤੀ ਹੈ ਕਾਰ ਸੇਵਾ ਵਾਲਿਆਂ ਦੀ ਕਾਦੀ ਭਗਤੀ ਕੀ ਸੇਵਾ ਹੈ ਮਾਇਆ ਦੀ ਸੇਵਾ ਕਾਰ ਸੇਵਾ ਕਾਦੀ ਸੇਵਾ ਮਾਇਆ ਦੀ ਮਾਇਆ ਦੀ ਭਗਤੀ ਹੈ ਕਾਰ ਸੇਵਾ ਵਾਲਿਆਂ ਦੇ ਝਗੜੇ ਕਿਉਂ ਹੁੰਦੇ ਨੇ ਕਹਿੰਦਾ ਮੈਂ ਨਹੀਂ ਮੈਂ ਕਰਨੀ ਸੇਵਾ ਕਹਿੰਦਾ ਮੈਂ ਕਰਦੀ ਕਾਹਦੇ ਹੁੰਦੇ ਨੇ ਲੱਗਣੀ ਹੈ किसी ਕੋ ਫਿਰ ਹੈ ਕਿਸੇ ਨੂੰ ਗਿਆਨ ਹੈ ਕਾਲ ਸੇਵਾ ਨੂੰ ਕੋਈ ਗਿਆਨ ਗੁਰਬਾਣੀ ਕੀ ਮਤਲਬ ਉਹਨੇ ਗੁਰਬਾਣੀ ਤੇ ਕੀ ਲੈਣਾ ਕਹਿੰਦਾ ਜਿਸ ਦਾ ਸੇਵਾ ਕਰਦੀ ਸੇਵਾ ਕਿਉਂ ਕਰਦੇ ਆ ਨੋਟਾਂ ਦਾ ਜੇਬਾਂ ਭਰੀਆਂ ਰਹਿੰਦੀ ਨੇ ਤਾਂ ਕਰਦੇ ਜੇ ਸੇਵਾ ਕਰਦੇ ਤਾਂ ਹੀ ਮਾਇਆ ਖੁਸ਼ ਹੋਊ ਨੋਟਾਂ ਦਾ ਜੇ ਬਜਦੀਆਂ ਨੇ ਉਹ ਨਸ਼ਾ ਜਿਹੜਾ ਨਾ ਸੰਸਾਰੀ ਜਿਹੜੀ ਜਦੋਂ ਉਹਦਾ ਨਸ਼ਾ ਉਹ ਗਰਾਉਂਦੀ ਹੈ ਉਹ ਕਰਦੇ ਨੇ ਇਹਨਾਂ ਨੂੰ ਕੀ ਪਤਾ ਭਗਤੀ ਕੀ ਹੁੰਦੀ ਹੈ ਨਾਲੇ ਇਹਨਾਂ ਨੇ ਭਗਤੀ ਲੈਣਾ ਕੀ ਹੈ ਉਹਨਾਂ ਨੇ ਕੀ ਲੈਣਾ ਭਗਤੀ ਤੇ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਇਹ ਭੁੱਖੇ ਨੇ ਇਹ ਭਗਤ ਸਾਰੇ ਮਹਾਰਾਜ ਜਿਹੜੇ ਵਾਲੇ ਆ ਭੁੱਖੇ ਨੇ ਜਿੰਨੇ ਵਰਜੀ ਪੈਸੇ ਲੈ ਲੋ ਕਦੇ ਨਹੀਂ ਕਹਿੰਦੇ ਅਸੀਂ ਪੈਸੇ ਕੀ ਕਰਦੇ ਨੇ ਸਾਨੂੰ ਤਾਂ ਬਹੁਤ ਚਾਹੀਦੇ ਨੇ ਹਮੇਸ਼ਾ ਬਹੁਤ ਚਾਹੀਦੇ ਭੁੱਖਾ ਹੈ ਰਿੱਧੀਆਂ ਸਿੱਧੀਆਂ ਦੀ ਇੱਛਾ ਭੁੱਖਾ ਹੈ ਜਿਹੜਾ ਰਿੱਧੀ ਸਿੱਧੀ ਵਾਸਤੇ ਮਹਿਤ ਸੇਵਾ ਕਰਦਾ ਹੈ ਭਗਤੀ ਕਰਦਾ ਅੰਦਰ ਭੁੱਖ ਹੈ ਉਹ ਕਬੀਰ ਉਹਨਾਂ ਨੂੰ ਕਹਿ ਰਿਹਾ ਹੈ ਭੁੱਖੇ ਭਗਤ ਨਤੀਜਾ ਜਿਹੜੇ ਭੁੱਖੇ ਨੇ ਮਾਇਆ ਦੀ ਭੁੱਖਾ ਜਿਹਨਾਂ ਵਿੱਚ ਉਹ ਭਗਤੀ ਨਹੀਂ ਹੁੰਦੀ ਭਗਤੀ ਨਹੀਂ ਕਰਦੇ ਹੁੰਦੇ ਭਲੇਖਾ ਲੋਕਾਂ ਨੂੰ وہ دوکھا دے ہوں بگتی ہے وہ نہیں جو اس کی سیوا کرے تک کھائے یعنی یہاں بین کرتے سارے بہت کھان کا مطلب بدھی کر دینا پکا دیا ہے اگل بد گئی اصل گٹ گئی بینک بائلنس کی ہے سارے کو آ کر ਕੋਈ ਬੈਂਕ ਬੈਲੈਂਸ ਇਸ ਕਿਸੇ ਦਾ ਘਟ ਗਿਆ ਖਾ ਲਿਆ ਉਹਨੇ ਜੇ ਵਧਾ ਲਿਆ ਕਮਾ ਲਿਆ ਜੇ ਉਹਦਾ ਬੈਂਕ ਬੈਲੈਂਸ ਵਧਿਆ ਉਹਨੇ ਉਹੀ ਕਮਾਈ ਕੀਤੀ ਹੈ ਜੇ ਪਹਿਲਾਂ ਵੀ ਉਹ ਘਟ ਗਿਆ ਤਾਂ ਇਹਨੂੰ ਲਖਾ ਲਿਆ ਖੱਚ ਲਿਆ ਅਕਲ ਵਾਲੀ ਗੱਲ ਹੈ ਨਹੀਂ ਖਾਣਾ ਨਹੀਂ ਹੈ ਗੁਰਬਾਣੀ ਜੋ ਕਹਿੰਦੀ ਉਹ ਤਾਂ ਕਰਦੇ ਹੀ ਨਹੀਂ ਉਹ ਜਿਬਲਾ ਪੁਰੀਆਂ ਬਾ ਭੁੱਖਿਆ ਭੁੱਖਣਾ ਉੱਤਰ ਹੈ ਇੱਕ ਵੀ ਆਦਮੀ ਦੀ ਭੁੱਖ ਨਹੀਂ ਉਤਰ ਸਕਦੀ ਜਿੰਨਾ ਸ੍ਰਿਸ਼ਟੀ ਦੇ ਪਦਾਰਥ ਨੇ ਉਹਦੇ ਨਾਲ ਉਤਰੈ ਹੁਣ ਭੁੱਖ ਨਾ ਭੁੱਖ ਨੂੰ ਉਤਰੈ ਹਾਂ ਉਤਰੀ ਉਤਰੀ ਭੁੱਖ ਨਾ ਭੁੱਖ ਨੂੰ ਉਤਰੀ ਚਲੋ ਕਦੇ ਨਹੀਂ ਉਤਰੀ ਉਤਰੀ ਅੱਜ ਤੱਕ ਐ ਕਹ ਲੋ ਅੱਜ ਤੱਕ ਕਿਸੇ ਭੁੱਖੇ ਦੀ ਭੁੱਖ ਪੂਰੀ ਨਹੀਂ ਹੋਈ ਚਾਹੇ ਸਾਰੇ ਦੁਨੀਆ ਦੇ ਪਦਾਰਥ ਨੂੰ ਦੇ ਦਿਓ ਜਿੰਨਾ ਪੁਰੀਆਂ ਭਾਰ ਦੁਨੀਆ ਜਿੰਨੀਆਂ ਪੁਰੀਆਂ ਨੇ ਉਹਦੇ ਪਦਾਰਥ ਦੇ ਦੀਏ ਦੁਨੀਆ ਦੇ ਪਦਾਰਥ ਹੀ ਨੇ ਉਹਨੂੰ ਦੇ ਦੀਏ ਤੂੰ ਸੰਭਾਲਦੀ ਹੋ ਜਾ ਸਾਰੇ ਤੂੰ ਲੈ ਲੈ ਕਦਾ ਇਹ ਦੁਨੀਆ ਘੋਰ ਜਾਈਦੀ ਉਹਨੂੰ ਵੀ ਚਾਹੀਦੇ ਨੇ ਪਦਾਰਥ ਉਹਨੇ ਕਿਹੜਾ ਖਾਣੇ ਨੇ ਸੰਤੋਖ ਦਾ ਜਦੋਂ ਬੰਨ ਹਿੰਦਿਆ ਤਾਂ ਕੋਈ ਇਲਾਜ ਨਹੀਂ ਉਹਦਾ ਕੋਈ ਇਲਾਜ ਨਹੀਂ ਆ ਅਕਾਇ ਬਥੇਰਾ ਖਾਲੀ ਪਿਆ ਪਦਾਰਥਾਂ ਅਕਾਸ਼ ਦਾ ਪੇਟ ਹੈ ਫੇਰ ਸੰਤੋਖੇ ਦਾ ਪੇਟ ਹੈ ਹੈ ਇਹ ਪਰ ਉਹ ਰੋਸ਼ਨੀ ਨਾ ਪਰ ਸਕਦਾ ਗਿਆਨ ਨਾਲ ਪਰ ਸਕਦਾ ਹੋਰ ਕਿਸੇ ਚੀਜ਼ ਨਹੀਂ ਭਰਨਾ ਹੈ ਅਗਿਆਨਤਾ ਨਾਲ ਵੀ ਸਾਰਾ ਨਹੀਂ ਪਰ ਸਕਦਾ ਇੰਨੀ ਅਗਿਆਨਤਾ ਵੀ ਸਾਰਾ ਪਰ ਜੂ ਅਗਿਆਨਤਾ ਉਹ ਨਹੀਂ ਹੈ ਜਿੰਨੀ ਮਾਇਆ ਹੈ ਅਗਿਆਨਤਾ ਨਾਲ ਵੀ ਸਾਰਾ ਨਹੀਂ ਭਰਦਾ ਜੇ ਅਗਿਆਨਤਾ ਨਾਲ ਸਾਰਾ ਭਰ ਜਵੇ ਜੀਵ ਆਤਮਾ ਮਰ ਜਵੇ ਫਿਰ ਇਸ ਕਰਕੇ ਅਮਰ ਕਿਉਂਕਿ ਉਹ ਹਿੱਸਾ ਜਿਹੜਾ ਸੱਚ ਸੱਚਖੰਡ ਦਾ ਉੱਥੇ ਤਾਂ ਅਗਿਆਨਤਾ ਜਾਇ ਨਹੀਂ ਸਕਦੀ ਉਹ ਤਾਂ ਹਮੇਸ਼ਾ ਰਹਿਣ ਇੰਨਾ ਹੀ ਅਗਿਆਨਤਾ ਫਿਰ ਜਿੰਨੇ ਹੈ ਸਨੀ ਰਚਨਾ ਹੈ ਉਹ ਤਾਂ ਕਹਾ ਅਗਿਆਨਤਾ ਨਹੀਂ ਜਾ ਸਕਦੀ ਉਹਨੇ ਸੇ ਅਸੀਂ ਰੋਸ਼ਨੀ ਕਰਦੀ ਹੈ ਜਿੰਨੇ ਇੱਥੇ 'ਚ ਹਨੇਰਾ ਹੋਣਾ ਰੋਜ਼ ਨਹੀਂ ਉਹਨੇ ਇੱਥੇ 'ਚ ਕਰਨੀ ਹੈ ਮਨ ਦਾ ਆਕਾਰ ਉਹਨਾਂ ਹੀ ਹੈ ਜਿੰਨੇ ਇੱਥੇ 'ਚ ਰਚਨਾ ਹੈ ਕਿਉਂ ਮਨ ਇਹ ਰਚਦਾ ਹੈ ਮਾਇਆ 'ਚ ਉਹ ਬਾਕੀ ਸੇ ਚਿੱਤਾ ਹੈ ਉਧਰ ਪੱਲੇ ਉਹ ਅਲਿਪਤਾ ਹੈ ਅਲਿਪਤਾ ਦੇ ਇੱਥੇ ਚਿੱਤ ਬੈਠਾ ਉਧਰ ਬੈਠਾ ਅੱਧਾ ਉਧਰ ਬੈਠਾ ਤਾਂ ਉਹਦੇ ਨਾਲ ਜਿਉਂਦਾ ਜੀਵਨ ਉਹ ਹੈ ਜਗ ਜੀਵਨ ਹੋਈ ਹੈ ਨਾ ਉਹ ਤਾਂ ਰਹਿੰਦਾ ਪਰੇ ਮਾਇਆ ਤੋਂ ਲਿਪਤ ਰਹਿੰਦਾ ਅੱਧਾ ਲਿਪਤ ਰਹਿੰਦਾ ਅਲਿਪਤ ਨਾ ਰਹਿ ਮਰਨਾ ਜਾਵੇ ਸਾਰੇ ਇਹ ਤਾਂ ਇੱਕ ਪਾਸੇ ਮਰਿਆ ਹੈਗਾ ਲੱਖ ਬੈਣਾ ਇੱਕ ਪਾਸਾ ਨਹੀਂ ਮਰਦਾ ਸਹਿਜ ਸਿਆਣਪਾ ਲੱਖ ਹੋ ਹੈ ਤਾਂ ਇੱਕ ਨਾ ਚੱਲੇ ਨਾਲ ਕਿੰਨੀਆਂ ਵੀ ਸਿਆਣਪਾ ਹੋਣ ਆਦਮੀ ਚ ਬਹੁਤ ਸਿਆਣਪਾ ਨੇ ਬੜੇ ਬੜੇ ਗ੍ਰੰਥ ਲਿਖੇ ਪਏ ਨੇ ਕਿੰਨੇ ਆਦਮੀ ਕਿੱਥੇ ਜੰਮਣਗੇ ਉਹ ਕੀ ਨਾ ਹੋ ਕੀ ਹੋ ਲਿਖੇ ਨੇ ਗ੍ਰੰਥ ਜੰਮਣ ਵਾਲੇ ਜੇ ਕੋਈ ਨਹੀਂ ਜਲਦੀ ਹੁਕਮ ਉਹਦੇ ਕੋਈ ਸਿਆਣਪ ਨਹੀਂ ਜਲਦੀ ਜਾਂਦਾ ਨਾ ਸਮਾਂ ਬਸ ਫਿਰ ਸਭ ਤੋਂ ਜਾਂਦੀ ਹੈ ਸਿਆਣਪ ਫਿਰ ਭੁੱਲ ਜਾਂਦੀਆਂ ਨੇ ਸਿਆਣਪ ਉਹਨਾਂ ਹੀ ਚਿਰ ਚਲਦੀਆਂ ਨੇ ਜਿੰਨਾ ਚਿਰ ਹੋਰ ਕੋਈ ਨਹੀਂ ਆਪਣੇ ਚੇਲਿਆਂ ਮੂਰੇ ਚੱਲਦੀਆਂ ਨੇ ਸੱਚ ਮੂਰੇ ਇੱਕ ਵੀ ਨਹੀਂ ਚੱਲਦੀ ਉਸੇ ਸਾਨੂੰ ਐਡੇ ਮੂਰੇ ਵੀ ਨਹੀਂ ਚੱਲਦੀ ਕੁਰਬਾਨੀ ਮੂਰੇ ਸਾਨੂੰ ਨਹੀਂ ਚੱਲਦੀ ਇਹ ਵੀ ਹੁਕਮ ਹੈ ਨਾ ਇਹ ਹੁਕਮ ਵੀ ਕਾਲੇ ਹੈ ਝੂਠ ਦਾ ਜਿਹੜੀ ਕੁਰਬਾਨੀ ਹੈ ਨਾ ਇਹ ਕਾਲ ਹੈ ਝੂਠ ਦਾ ਸਾਰੀਆਂ ਵਰਤਾਂ ਦਾ ਕਾਲ ਹੈ ਇਹਦੇ ਮੂਰੇ ਇੱਕ ਨਹੀਂ ਚੱਲਦੀ ਸਾਨੂੰ ਕਿਸੇ ਦੀ ਜੇ ਕਿਸੇ ਨੇ ਚਲਾਉਣੀ ਆ ਕੇ ਦੇਖ ਲਵੇ ਚਲਾ ਲਵੇ ਜੇ ਤਜਰਬਾ ਕਿਸੇ ਕੋ ਆਏਗਾ ਕਰਕੇ ਦੇਖ ਲਵੇ ਚਲਾ ਲਵੇ ਇੱਕ ਨਹੀਂ ਜਲਦੀ ਉਸ ਵੇਲੇ ਤਾਂ ਸਿਰ ਕੀ ਕਰਨੀ ਹੁਣ ਵੀ ਨਹੀਂ ਚਲਦੀ ਇੱਕ ਦਲੀਲ ਨਹੀਂ ਕੰਮ ਕਰ ਸਕਦੀ ਜਿਹਨੇ ਮਰਜ਼ੀ ਦਲੀਲ ਲਗਾ ਉਹ ਸ਼ਰਤ ਹੈ ਗੁਰਬਾਣੀ ਦੀ ਸਮਝ ਹੋਵੇ ਇਹਦੇ ਮੂਰੇ ਕੋਈ ਨਹੀਂ ਸੱਚ ਮੂਰੇ ਕੋਈ ਦਲੀਲ ਨਹੀਂ ਕੰਮ ਕਰਦੀ ਕਿੰਨਾ ਹੀ ਬੜਿਆ ਲਿਖਿਆ ਹੋਵੇ ਕਿੰਨਾ ਹੀ ਸਹਿਣਾ ਹੋਵੇ ਪਤਾ ਹੀ ਹੈ ਜਿਹੜੇ ਸਿਆਣੇ ਨੇ ਵਿਦਵਾਨ ਨੇ ਵਿਦਵਾਨ ਇਹ ਹੋਊਗਾ ਸੰਸਾਰ ਦਾ ਹੁਕੀ ਕੀ ਕਿੰਨੀ ਬੁੱਧੀ ਹੋਊਗੀ ਉਹਦੀ ਆ ਜੋ ਕੁਝ ਕਰ ਰਹੇ ਨੇ ਟੱਕੇ ਖਾ ਰਹੇ ਨੇ ਰੋਜ਼ ਦੇ ਵਿੱਚ ਪਲਾਨ ਬਣਾਉਂਦੇ ਰੋਜ਼ ਵੀ ਕਮੀ ਰਹਿ ਜਾਂਦੀ ਹੈ ਚਾਹੇ ਰੱਖ ਲੈਂਦੇ ਨੇ ਸਾਰਾ ਬੁਰਾ ਹੀ ਹੈ ਇਹਨਾਂ ਦੀ ਲੜਾਈ ਮਾਇਆ ਤੱਕ ਹੈ ਇਹਨਾਂ ਦੀ ਲੜਾਈ ਉਹ ਮਾਇਆ ਤੱਕ ਹੈ ਉਹਨਾਂ ਦੀ ਕਿੰਨੀ ਫਕਲ ਹੋ ਸਕਦੀ ਆਪਣੇ ਨਫੇ ਨੁਕਸਾਨ ਦਾ ਜਿਹਨਾਂ ਨੂੰ ਗਿਆਨ ਨਹੀਂ ਹੈ ਆਪਣੇ ਮਨ ਨੂੰ ਕਾਬੂ ਨਹੀਂ ਕਰ ਸਕਦੇ ਉਹਨਾਂ ਦੀ ਕਿੰਨੀ ਫਕਲ ਅਕਲ ਨੇ ਤਾਂ ਮਨ ਨੂੰ ਕਾਬੂ ਕਰਨਾ ਹੈ ਜਦੋਂ ਅਕਲ ਮਨ ਨੂੰ ਕਾਬੂ ਜਿਹੜੀ ਅਕਲ ਮਨ ਨੂੰ ਕਾਬੂ ਕਰ ਸਕਦੀ ਹੈ ਉਹ ਸਾਰਿਆਂ ਦਾ ਮਨ ਕਾਬੂ ਕਰ ਸਕਦੀ ਇਹ ਬਵੇਕ ਬੁੱਧੀ ਹੈ ਗੁਰਬਾਣੀ ਦੀ ਜਿਨ੍ਹਾਂ ਨੇ ਆਪਣਾ ਮਨ ਜਿੱਤਿਆ ਉਹਨਾਂ ਨੇ ਲਿਖੀ ਹੈ ਉਹਨਾਂ ਨੇ ਬੋਲੀ ਜਿਹਨੂੰ ਸਮਝ ਆ ਗਈ ਉਹਦਾ ਵੀ ਮੰਨ ਜਿੱਤਿਆ ਜੋ ਜੇ ਜਿਤਨਾ ਚਾਹੇ ਤੇ ਜਿੱਤਿਆ ਜਾ ਸਕਦਾ ਮਨ ਜਿੱਤੇ ਜਗ ਜਗ ਦੀ ਅਕਲ ਕਿੰਨੀ ਕਰੇ ਕਿ ਵੀ ਜਗ ਦਾ ਜਿੱਤਿਆ ਜਾਣਾ ਮਨ ਜਿੱਤੇ ਜਗ ਇਹਦੇ ਲਈ ਰਹੇਗੀ ਕੋਈ ਤੇ ਜਗੇ ਜਿੱਤਿਆ ਗਿਆ ਸਾਰਾ ਸਹਿ ਧਿਆਨ ਪਰ ਲੱਖ ਹੋਏ ਇਹ ਚੱਲੇ ਨਾਲ ਸੰਸਾਰ ਦੀ ਕੋਈ ਦਲੀਲ ਨਹੀਂ ਇਹਦੇ ਪੂਰੇ ਕੰਮ ਕਰਦੀ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟਾ ਪਾਪ ਚਾਰੇ ਕੈਟਾਗਰੀਆਂ ਨੇ ਇੱਥੇ ਇਹ ਤਾਂ ਸਮਾਧੀ ਲਾਉਣ ਵਾਲੇ ਸੀਗੇ ਚੁੱਪ ਕਰਨ ਵਾਲੇ ਬਾਲਾ ਫੇਰਨ ਵਾਲੇ ਦੇ ਦਿੱਤੀਆਂ ਸਿੱਧੀਆਂ ਵਾਲੇ ਇਹ ਸੋਚਣ ਵਾਲੇ ਤੇ ਰਿਸ਼ੀ ਮੁਨੀ ਲਿਖਣ ਵਾਲੇ ਵਿਸ਼ਨੂੰ ਦੇ ਭਗਤ ਜੋਤਿਸ਼ ਬਣਾ ਲਿਆ ਇਹ ਬਣਾ ਲਿਆ ਉਹ ਬਣਾ ਲਿਆ ਨਹੀਂ ਰਿਤਿਆ ਸਿੱਧੀ ਵਾਲੇ ਦੇ ਭੁੱਖੇ ਰਹਿਣ ਵਾਲੇ ਸੀ ਭੁੱਖੇ ਹੀ ਸੀ ਉਹ ਅੰਦਰ ਮਾਇਆ ਦੀ ਭੁੱਖ ਸੀ ਨਾਮ ਦੀ ਭੁੱਖ ਨਹੀਂ ਸੀ ਜਿਨ੍ਹਾਂ ਦੇ ਅੰਦਰ ਨਾਮ ਦੀ ਭੁੱਖ ਨਹੀਂ ਕਰਦੇ ਭਗਤੀ ਨੇ ਇੱਕ ਸਿਆਣ ਵਾਲੇ ਇੱਕ ਸਿਆਣ ਵਾਲੇ ਇੱਕ ਸੋਚਣ ਵਾਲੇ ਨੇ ਸੋਚਿਆ ਸੋਚਣਾ ਹੋ ਗਈ ਚੁੱਪੇ ਚੁੱਪ ਨਾ ਹੋ ਗਈ ਭੁੱਖਿਆ ਮੁਕਰੋ ਇੱਕ ਸੰਸੇ ਨੂੰ ਪਲਾ ਇੱਕ ਜਾਇਸਾ ਚਾਰੇ ਕਿਹੜਾ ਕਰੀ ਫਿਰ ਚਾਰੇ ਦਾ ਫੇਲ ਕਰਦੀਆਂ ਚਾਰੇ ਚੱਲਦੀਆਂ ਸੀ ਉਸ ਵੇਲੇ ਚਾਰੇ ਕਰੀਏ ਚੱਲਦੀਆਂ ਨੇ ਚਾਰਾਂ ਦੀਆਂ ਗਾਹ ਰਾਂਚਾਂ ਨੇ ਜਿੰਨੀਆਂ ਦੀਆਂ ਮਤਾਂ ਹੋਈਆਂ ਪੂਰਨ ਰੂਪ ਦੇ ਵਿੱਚ ਚਾਰ ਨੇ ਚਾਰਾਂ ਦੀਆਂ ਗਾਂ ਬ੍ਰਾਂਚਾਂ ਨੇ ਚਾਰੇ ਤਾਂ ਫੇਲ ਹੋ ਗਈਆਂ ਧਰਮ ਦੀਆਂ ਇਹ ਬ੍ਰਾਂਚਾਂ ਜਿਹੜੀਆਂ ਭਗਤੀਆਂ ਨੇ ਚਾਰ ਪ੍ਰਕਾਰ ਦੀ ਭਗਤੀ ਹੈ ਚਾਰਾਂ ਦੀ ਫੇਲ ਕਰਦੀ ਉਹ ਮੈਂ ਕਰੀਏ ਜੀ ਕਹਿੰਦੇ ਸਚਿਆਰਾ ਕਿਵੇਂ ਹੋਈਏ ਕਿਵ ਸਚਿਆਰਾ ਹੋਈ ਹੈ ਕਿ ਕੂੜਾ ਟੁੱਟੇ ਪਾ ਇਹ ਕੂੜ ਦਾ ਜਿਹੜਾ ਕੰਧ ਹੈ ਕਿਵੇਂ ਟੁੱਟੇ ਹੁਣ ਭਗਤੀਆਂ ਦਾ ਖਤਮ ਨੇ ਇਹਨਾਂ ਦੇ ਤਾਂ ਬਸ ਦੀ ਗੱਲ ਹੈ ਨਹੀਂ ਹੁਣ ਕੀ ਕਰੀਏ ਫਿਰ ਸਾਡੇ ਕੋਲ ਜੋ ਉਪਲਬਧ ਨੇ ਸਾਡੀ ਮਦਦ ਵਾਸਤੇ ਥਿਉਰੀਆਂ ਚਾਰੇ ਨੇ ਚਾਰੇ ਥਿਉਰੀਆਂ ਵੇਲੇ ਚਾਰੇ ਵੇਲੇ ਤੇ ਕੀ ਕੀਤਾ ਜਾਵੇ ਆਦਮੀ ਕੀ ਕਰੇ ਵਿਚਾਰਾ ਕੋਈ ਇੱਧਰ ਫਸ ਜੂ ਕੋਈ ਉੱਧਰ ਫਸ ਗਿਆ ਕੋਈ ਉੱਧਰ ਫਸ ਗਿਆ ਕੋਈ ਉੱਧਰ ਫਸ ਗਿਆ ਚਾਰੇ ਫੇਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾ ਬਸ ਨਾਨਕ ਕਹਿੰਦਾ ਕਿਵੇਂ ਸੱਚਿਆ ਹੋਈਏ ਸੱਚਿਆ ਰੱਖਦੇ ਕੂੜ ਜਿਹੜਾ ਹੈ ਝੂਠ ਝੂੜ ਇਹਦਾ ਮਤਲਬ ਚਾਰਾਂ ਕੋ ਝੂਠ ਹੈ ਇਹ ਝੂਠ ਨੂੰ ਕਿਵੇਂ ਢਾਈਏ ਚਾਰਾਂ ਦਾ ਝੂਠ ਆਉਣਾ ਹੁਣ ਤਾਂ ਲੋਕਾਂ ਦਾ ਖੜਾ ਛੁੱਟੂਗਾ ਵਿੱਚ ਝੂਠ ਦੀਆਂ ਕੰਧਾਂ ਢਾਹਾਂਗੇ ਜਿਹੜੀ ਝੂਠ ਦੀ ਦੀਵਾਰ ਸੱਚ ਦੇ ਵਿਚਾਲੇ ਝੂਠ ਦੀ ਕੰਧ ਖੜੀ ਕਰਦੀ ਇਹਨਾਂ ਲੋਕਾਂ ਨੇ ਸੱਚ ਨੂੰ ਤੋੜਨ ਵਾਸਤੇ ਨਾ ਮੱਤਾਂ ਨੇ ਝੂਠ ਦੀ ਦੀਵਾਰ ਖੜੀ ਕੀਤੀ ਹੋਈ ਹੈ ਜੈ ਗਿਆਨ ਤੈ ਧਰਮ ਹੈ ਜੇ ਗਿਆਨ ਨਹੀਂ ਹੈ ਤਾਂ ਝੂਠ ਹੈ ਜੈ ਝੂਠਤਾ ਜੇ ਕਿਸੇ ਕੋਲ ਸੱਚ ਦਾ ਗਿਆਨ ਨਹੀਂ ਹੈ ਨਾ ਸੱਚਾ ਧਰਮ ਨਹੀਂ ਹੈ ਉਹਨੂੰ ਝੂਠ ਬੋਲਣਾ ਹੀ ਪਊਗਾ ਸਾਰੇ ਸੰਤ ਝੂਠ ਤਾਂ ਬੋਲਦੇ ਨੇ ਝੂਠ ਬੋਲੇ ਨੇ ਬੋਲ ਰਹੇ ਨੇ ਤਰ੍ਹਾਂ ਤਰ੍ਹਾਂ ਦੇ ਝੂਠ ਬੋਲਦੇ ਨੇ ਝੂਠ ਦੇ ਆਸਰੇ ਖੜੇ ਨੇ ਸਾਬ ਤਰਾਸ਼ਾਈ ਹੋ ਜਾਣੇ ਨੇ ਰਹਿਣਾ ਇੱਕ ਵੀ ਨਹੀਂ ਬਹੁਤ ਛੇਤੀ ਉਹ ਧਰਾਸ਼ਾਈ ਹੋ ਜਾਣੇ ਨੇ ਕਰਦੇ ਤਾਂ ਸੇ ਲੋਕ ਤਰਾਸ਼ਾਈ ਪਰ ਸਮਝ ਗੁਰਬਾਣੀ ਦੇ ਆਧਾਰ ਤੇ ਨਹੀਂ ਕਰਦੇ ਤਰਾਸ਼ਾਈ ਕਰਦੇ ਸੀ ਪਰ ਉਹ ਵੀ ਬੜੇ ਟੈਕਨੀਕਲ ਆਦਮੀ ਨੇ ਜੋੜਦੇ ਬੜੇ ਤਰੀਕੇ ਨਾਲ ਲੋਭੀ ਲੋਕ ਨੇ ਲੋਭ ਨਾਲ ਜੋੜੇ ਹੋਏ ਜਿੰਨਾ ਜਰ ਗੁਰਬਾਣੀ ਦਾ ਦਾ ਨਹੀਂ ਨਾ ਚੱਲਦਾ ਪੂਰਾ ਉਹਨਾਂ ਜਰ ਤਰਾਸ਼ਾਈ ਨਹੀਂ ਹੁੰਦਾ ਇਹ ਜਿਹੜੇ ਤਰਾਜਾਈ ਕਰਨ ਵਾਲੇ ਨੇ ਵੀ ਸ਼ੀਸ਼ੇ ਦੇ ਮਕਾਨ 'ਚ ਰਹਿਣ ਵਾਲੇ ਇੱਟਾਂ ਰੋੜੇ ਮਾਰਨ ਵਾਲੇ ਹੀ ਨੇ ਆਪਣੇ ਵੀ ਮਕਾਨ ਸ਼ੀਸ਼ੇ ਦੇ ਹੀ ਨੇ ਨਾ ਦੇ ਇੱਟਾਂ ਰੋੜੇ ਮਾਰਨ ਵਾਲੇ ਦੇ ਜਿਵੇਂ ਸਪੋਕਸਮੈਨ ਮਾਰ ਦਿੰਦਾ ਆਪ ਹੀ ਲੋਭੀ ਨੇ ਉਹ ਜਿਹੀ ਨੇ ਗੱਲ ਜਦ ਬਣਦੀ ਹੈ ਜਦ ਆਪਣਾ ਮਕਾਨ ਹੋਵੇ ਹੀ ਨਾ ਛਾਨ ਨਾ ਝੋਪੜੀ ਤੇ ਵੀ ਮਾਰ ਲੋਕੀ ਮਾਰੂਗੇ ਸ਼ੀਸ਼ੇ ਦਾ ਦੁਆਲਾ ਜੇ ਮਕਾਨ ਆਪਣਾ ਸ਼ੀਸ਼ੇ ਦਾ ਬਣਾਈ ਬੈਠਾ ਦੂਏ ਦੇ ਕੱਚੇ ਤੇ ਪੱਥਰ ਦੇ ਤੇ ਮਾਰਦਾ ਤੇਰਾ ਤਾਂ ਨਾਲ ਟੁੱਟਣਾ ਤੂੰ ਵੀ ਰੋਜ਼ ਅਪੀਲਾਂ ਕਰਦਾ ਨਾ ਸੱਚ ਤੇਰੇ ਕੋਲ ਵੀ ਹੈਗੀ ਸੱਚ ਕੁਰਬਾਨੀ ਅਨੁਸਾਰ ਹੀ ਜਿਹੜੀ ਹੈ ਗੁਰਬਾਣੀ ਨਹੀਂ ਸੱਚ ਨਹੀਂ ਝੂਠ ਨੂੰ ਖੰਡਣ ਕਰਨਾ ਸੱਚ ਬਿਨਾ ਝੂਠ ਖੰਡਣ ਨਹੀਂ ਹੁੰਦਾ ਗੁਰਬਾਣੀ ਨੇ ਖੰਡਣ ਕਰਦਾ ਆਦਮੀ ਕੋਈ ਨਹੀਂ ਖੰਡਣ ਕਰਦਾ ਆਦਮੀ ਨੇ ਕੀ ਹੋਗਾ ਖੰਡਨ ਉਹ ਵੀ ਆਦਮੀ ਨੇ ਤੁਸੀਂ ਵੀ ਆਦਮੀ ਹੋ ਚਾਰ ਮਤਾਂ ਆਦਮੀਆਂ ਨੇ ਬਣਾਈ ਹੋਈਆਂ ਇੱਕ ਦੂਏ ਨੂੰ ਖੰਡਣ ਨਹੀਂ ਕਰ ਸਕਦੇ ਸੈਂਕੜੇ ਮਤਾਂ ਬਣ ਗਏ ਇੱਕ ਦੂਏ ਨੂੰ ਖੰਡਣ ਨਹੀਂ ਕਰ ਸਕਦੇ ਪਰ ਸੱਚ ਨੇ ਸਾਰਿਆਂ ਦੇ ਸੌਗਾ ਫੇਰ ਦੇਣਾ ਕਿ ਸਚਿਆਰਾ ਹੋਈਏ ਹੁਣ ਸਚਿਆਰਾ ਹੋਣਾ ਝੂੜ ਛੱਡਣਾ ਕਿ ਕੂੜਾ ਟੁੱਟੇ ਪਾ ਦੇ ਝੂੜ ਦੀ ਬਿਜਾਲੀ ਕਿਵੇਂ ਰਹੇ ਹੁਕਮ ਰਜਾਈ ਚੱਲਣਾ ਨਾਲ ਕਹਿੰਦੇ ਹੁਕਮ ਰਜਾਈ ਪਾਣੇ ਚ ਚੱਲੋ ਪਰਮੇਸ਼ਰ ਦੇ ਪਾਣੇ ਇਹ ਗੱਲ ਸਾਰੇ ਮੰਨਦੇ ਨੇ ਕਿ ਜੋ ਹੋ ਰਿਹਾ ਸੰਸਾਰ ਚ ਉਹ ਪਰਮੇਸ਼ਰ ਦਾ ਪਾਣਾ ਆਦਮੀ ਦੇ ਚਾਹੇ ਤੇ ਕੁਝ ਨਹੀਂ ਸਾਰੇ ਮੰਨਦੇ ਨੇ ਚਾਹੇ ਕਿਸੇ ਮਤਲੀ ਕੈਟਾਗਰੀ ਕੋਈ ਵੀ ਹੈ ਚਾਹੇ ਉਹ ਸੋਚਣ ਵਾਲੇ ਨੇ ਚਾਹੇ ਉਹ ਸਮਾਧੀ ਵਾਲੇ ਨੇ ਚੁੱਪ ਵਾਲੇ ਨੇ ਚਾਹੇ ਸਹਿਜਾਨ ਵਾਲੇ ਨੇ ਕੋਈ ਵੀ ਨਹੀਂ ਚਾਹੇ ਭੁੱਖੇ ਨੇ ਕਹਿਣ ਨੇ ਵੀ ਜੋ ਮਨਜ਼ੂਰ ਹੈ ਪਰਮੇਸ਼ਰ ਨੂੰ ਹੁੰਦਾ ਹੋਈ ਇਹ ਗੱਲ ਮੰਨਦੇ ਇਹ ਤਾਂ ਕੋਈ ਨਹੀਂ ਮੁਕਰਦਾ ਉਹੀ ਗੱਲ ਨਹੀਂ ਹੈ ਜੀ ਤੋਂ ਮੁਕਰਦੇ ਨਹੀਂ ਨਵੀਂ ਨਹੀਂ ਕਹੀ ਗੱਲ ਕੋਈ ਜਿਹੜੀ ਗੱਲ ਉਹ ਮੰਨਦੇ ਨੇ ਉਹ ਦਲੀਲ ਲਈਏ ਉਸੇ ਨਾਲ ਨਾਲ ਘੁੱਟੇ ਨੇ ਜਿਹੜੀ ਉਹਨਾਂ ਦੀ ਹੈ ਆ ਦੱਸੋ ਫਿਰ ਤੁਸੀਂ ਭਾਣੇ 'ਚ ਚੱਲਦੇ ਕਿਉਂ ਨਹੀਂ ਤੁਹਾਡੀ ਆਪਣੀ ਸੋਚ ਕਿਉਂ ਖੜੀ ਹੈ ਸੋਚ ਦਾ ਮਤਲਬ ਕੀ ਰਹਿ ਗਿਆ ਜੇ ਭਾਣੇ ਸੋਚਣ ਵਾਸਤੇ ਤਾਂ ਜਗ੍ਹਾ ਹੀ ਨਹੀਂ ਰਹਿੰਦੀ ਜੇ ਭਾਣੇ ਚੱਲਣਾ ਹੈ ਜੇ ਭਾਣੇ ਨਾਲੇ ਤੁਹਾਨੂੰ ਸਭ ਕੁਝ ਮਿਲਣਾ ਭੁੱਖ ਰੱਖਣ ਦੀ ਤਾਂ ਲੋੜ ਹੀ ਨਹੀਂ ਹੈ ਜੇ ਮਿਲਣਾ ਹੀ ਭਾਣੇ ਜਾਂ ਭੁੱਖ ਰੱਖਣ ਦੀ ਕਾਦੀ ਲੋੜ ਹੈ ਭੁੱਖ ਰੱਖਣ ਦੀ ਲੋੜ ਹੈ ਭਾਣੇ ਦੀ ਅਵਗਿਆ ਕਰਨੀ ਜੇ ਭੁੱਖ ਰੱਖਦੇ ਭਾਣੇ ਦੀ ਵਗਿਆ ਕਰਦੇ ਉਹ ਮੈਨੂੰ ਘਟ ਦਿੰਦਾ ਮੈਨੂੰ ਵਧੀਆ ਹੀ ਆਪਣਾ ਭਾਣਾ ਜੇ ਤੁਸੀਂ ਬੋਲਣਾ ਅਸੀਂ ਬੋਲਣਾ ਆਪ ਗੁਰੂ ਬਣਨਾ ਆਪ ਸਿਆਣ ਬਣਨਾ ਜੇ ਤਾਂ ਗੁਰੂ ਤੁਸੀਂ ਆਪਣ ਥੋੜੇ ਕਰੇ ਤੇ ਕੁਝ ਨਹੀਂ ਹੋਣਾ ਉਹ ਕਹਿੰਦੇ ਨੇ ਜੇ ਕਰੇ ਤੇ ਸਾਡੇ ਕੁਝ ਹੋਣਾ ਹੀ ਨਹੀਂ ਸਾਡੇ ਸੋਚਣ ਦੀ ਲੋੜ ਹੈ ਉਹ ਗੱਲਾਂ ਜਿਹੜੀਆਂ ਮੰਨਦੇ ਨੇ ਨਾ ਸਾਰੇ ਹੀ ਮੰਨਦੇ ਨੇ ਧਰਮ ਉਹਨਾਂ ਪੰਜ ਸੱਤ ਗੱਲਾਂ ਨਾਲੇ ਸਾਰੇ ਧਰਮ ਫਿਰ ਕਰ ਜੇ ਆਹ ਗੱਲ ਠੀਕ ਹੈ ਫਿਰ ਆ ਕਿਉਂ ਕਰਦੇ ਹੋ ਇਹ ਕਿਉਂ ਕਰਦੇ ਹੋ ਜੇ ਤੁਸੀਂ ਗੁਰੂ ਮੰਨਦੇ ਹੋ ਕਿ ਪਰਮੇਸ਼ਰ ਗੁਰੂ ਹੈ ਅੰਧਕਾਰ ਉਹਨੇ ਮਿਟਾ ਕੇ ਉਹੀ ਰੋਸ਼ਨੀ ਕਰਨ ਵਾਲਾ ਫਿਰ ਤੁਸੀਂ ਉਹ ਤੇ ਗੱਲ ਲੋ ਤੁਸੀਂ ਗੱਲ ਕਿੱਥੋਂ ਲਿਆ ਗੁਰੂ ਤੋਂ ਲਿਆ ਜੇ ਗੁਰੂ ਤੋਂ ਗਿਆਨ ਲਿਆ ਥੋੜਾ ਗਿਆਨ ਅੱਡੋ ਕੇ ਹੁਣ ਸ਼ਾਸਤਰਾ ਦਾ ਗਿਆਨ ਅੱਡੋ ਕੇ ਕਿਉਂ ਇੱਕੋ ਗਿਆਨ ਹੋਣਾ ਚਾਹੀਦਾ ਤੁਹਾਡਾ ਆਪਾਂ ਵਿਰੋਧ ਨਹੀਂ ਮਾਰਨੇ ਸਾਰੇ ਆਪਾਂ ਵਿਰੋਧ ਨਹੀਂ ਮਾਰਨੇ ਆਪਾਂ ਵਿਰੋਧ ਜੇ ਨਹੀਂ ਹੈ ਤਾਂ ਗੁਰਬਾਣੀ ਚਲੀ ਜੋ ਬੇਸਿਕ ਗੱਲਾਂ ਨੇ ਧਰਮ ਦੀ ਉਹਨਾਂ ਨੂੰ ਲੈ ਕੇ ਗੁਰਬਾਣੀ ਚੱਲੀ ਗਈ ਹੈ ਜਰਾ ਵੀ ਇਧਰ ਉਧਰ ਨਹੀਂ ਹੋ ਰਹੀ ਪਾਣੇ ਤੋਂ ਇਧਰ ਉਧਰ ਨਹੀਂ ਹੋ ਰਹੀ ਹੁਕਮ ਰਜ਼ਾਈ ਚਲਣੀ ਰਜ਼ਾਈ ਕੌਣ ਜਿਹਦੀ ਰਜ਼ਾ ਦੇ ਵਿੱਚ ਅਸੀਂ ਜਿਹਦੀ ਰਜ਼ਾ ਨਾਲ ਸੱਚੀ ਪੈਦਾ ਹੋਈ ਹੈ ਜਿਹਦੀ ਮਰਜ਼ੀ ਨਾਲ ਹਵਾ ਬਣੀ ਹੈ ਜਿਹਦੀ ਮਰਜ਼ੀ ਨਾਲ ਸੂਰਜ ਬਣਿਆ ਜਿਹਦੀ ਮਰਜ਼ੀ ਨਾਲ ਸੂਰਜ ਚੱਲ ਰਿਹਾ ਹੈ ਜਿਹਦੀ ਮਰਜ਼ੀ ਵਿੱਚ ਹਵਾ ਚੱਲ ਰਹੀ ਹੈ ਜਿਹਦੀ ਮਰਜ਼ੀ ਵਿੱਚ ਦਰਿਆ ਚੱਲ ਰਹੇ ਨੇ ਜਿਹਦੀ ਮਰਜ਼ੀ ਨਾਲ ਜਨਮ ਮਰਨੇ ਸਾਨੂੰ ਤੇ ਉਹਦੀ ਮਰਜ਼ੀ 'ਚ ਚੱਲਣ ਵਾਲੇ ਭਲਾ ਹਵਾ ਚੱਲਦੀ ਹੈ ਨਾ ਮਰਜ਼ੀ ਚ ਸੁਖ ਹੈ ਹਵਾ ਨੇ ਕਿਹਾ ਵੀ ਮੈਂ ਔਖੀ ਕਿਸੇ ਹਵਾ ਨੇ ਕਦੇ ਕਿਤੇ ਆ ਕੇ ਐਪਲੀਕੇਸ਼ਨ ਨਹੀਂ ਦਿੱਤੀ ਮੈਂ ਬਹੁਤ ਔਖੀ ਹਾਂ ਔਕਾ ਕੌਣ ਹੈ ਇਹ ਕਿਉਂ ਰਜਾ ਜੀ ਨਹੀਂ ਚੱਲਦਾ ਇਤਰਾਜ ਕਿਹਨੂੰ ਹੈ ਪਾਣੀ ਨੂੰ ਕਦੇ ਇਤਰਾਜ ਹੋਇਆ ਸੂਰਜ ਨੂੰ ਕਦੇ ਇਤਰਾਜ ਹੋਇਆ ਧਰਤੀ ਨੇ ਕਦੇ ਇਤਰਾਜ਼ ਕੀਤਾ ਭੈ ਵਿੱਚ ਧਰਤੀ ਦੱਬੀ ਭੈ ਵਿੱਚ ਸੂਰਜ ਭੈ ਵਿੱਚ ਚੰਦ ਕਦੇ ਇਤਰਾਜ਼ ਹੋਇਆ ਉਹਨੇ ਹੜਤਾਲ ਨਹੀਂ ਕੀਤੀ ਕਦੇ ਰੁਸ ਕੇ ਨਹੀਂ ਬੈਠੇ ਸੁਖੀ ਨੇ ਜਿਹੜੇ ਹੁਕਮ ਚੱਲਦੇ ਸੂਰਜ ਦਾ ਦਰਸ਼ਨ ਕਿਉਂ ਕਰਦੇ ਨੇ ਲੋਕ ਸਮਝ ਨਹੀਂ ਕਿਉਂ ਕਹਿੰਦੇ ਬਸ ਹੁਕਮਾਂ ਚੱਲਦਾ ਹੋਰ ਕੁਝ ਨਹੀਂ ਇੱਕੋ ਹੀ ਗੱਲ ਹੈ ਸੂਰਜ ਦੇ ਦਰਸ਼ਨ ਦੇ ਵਿੱਚ ਵੀ ਹੁਕਮ ਦੇ ਵਿੱਚ ਚੱਲਦਾ ਹੈ ਬਿਲਕੁਲ ਐ ਚੱਲਣਾ ਚਾਹੀਦਾ ਜਿਵੇਂ ਸੂਰਜ ਚੱਲਦਾ ਜੇ ਤਾਂ ਇਹ ਗੱਲ ਹੈ ਯਾਦ ਕਰਾਉਂਦੀ ਹੈ ਸਾਨੂੰ ਫਿਰ ਤਾਂ ਠੀਕ ਹੈ ਸੂਰਜ ਨੂੰ ਪਾਣੀ ਦੇਣਾ ਜਾਂ ਸੂਰਜ ਨੂੰ ਕਰਨਾ ਉਹਦੇ ਇਸ ਗੱਲ ਦੇ ਕੁਰਬਾਨ ਜਾਣਾ ਵੀ ਜਿਵੇਂ ਤੂੰ ਹੁਕਮ ਚੱਲਦਾ ਹੈ ਮੈਂ ਮੇਤੇ ਨਹੀਂ ਚੱਲਦਾ ਤੂੰ ਜੜ ਹੋ ਕੇ ਚੱਲਦਾ ਮੈਂ ਜੇਤਨ ਨਹੀਂ ਚੱਲ ਸਕਦਾ ਫਿਰ ਤਾਂ ਗੱਲ ਕੁਛ ਹੈ ਦਮਦਾਰ ਸ਼ਾਇਦ ਇਹ ਗੱਲ ਹੋਵੇ ਮੈਨੂੰ ਸ਼ਾਇਦ ਪਹਿਲਾਂ ਇਹੀ ਗੱਲ ਹੋਵੇ ਹੁਣ ਨਾ ਪਤਾ ਹੋਵੇ ਹਵਾ ਨੂੰ ਕਿਉਂ ਪੂਜਦੇ ਹੋ ਦੇਵਤਾ ਕਿਉਂ ਕਹਿੰਦੇ ਪਾਣੇ ਚੱਲਦਾ ਤਾਂ ਦੇਵਤਾ ਦੇਵਤੇ ਪਾਣੇ ਚੱਲਦੇ ਹੁੰਦੇ ਨੇ ਜਿਹੜਾ ਪਾਣੇ ਚੱਲੇ ਉਹ ਦੇਵਤਾ ਜਿਹੜਾ ਪਾਣੀ ਜਿੰਨਾ ਚੱਲੇ ਆਪਣੇ ਪਾਣੀ ਚੱਲੇ ਰੱਖ ਜੀ ਇਹ ਦੇਵਤੇ ਤਾਂ ਨੇ ਇਹ ਪਾਣੀ ਚੱਲਦੇ ਨੇ ਜਿਵੇਂ ਹਵਾ ਚੱਲਦੀ ਹੈ ਪਾਣੀ 'ਚ ਸੂਰਜ ਚੱਲਦਾ ਚੰਦ ਚੱਲਦਾ ਪਾਣੀ 'ਚ ਇਵੇਂ ਆਦਮੀ ਪਾਣੀ ਚੱਲਦਾ ਬਸ ਸੁਖੀ ਸੁਖੇ ਸੋਗਾ ਇੰਜਣ ਦੇ ਪੁਰਜੇ ਨੇ ਆਪਣੇ ਆਪਣੇ ਜਗ੍ਹਾ ਚੱਲਦੇ ਨੇ ਫ੍ਰੀ ਚੱਲਦੇ ਨੇ ਇੰਜਣ ਚੱਲਦਾ ਜਿੱਥੇ ਵੀ ਕੋਈ ਖਰਾਬੀ ਪੈਦਾ ਹੁੰਦੀ ਹੈ ਜਾਮ ਹੁੰਦਾ ਉੱਥੇ ਖਰਾਬੀ ਅੱਗ ਪੈਦਾ ਹੁੰਦੀ ਹੈ ਉੱਥੇ ਤਕਲੀਫ ਪੈਦਾ ਹੁੰਦੀ ਹੈ ਸਾਡੇ ਅੰਦਰ ਪਿੰਚ ਕਿਉਂ ਕਰਦਾ ਕੁਛ ਦੁਖੀ ਕਿਉਂ ਆ ਦੁਖੀ ਮਹਿਸੂਸ ਕਿਉਂ ਕਰਦੇ ਆ ਦੁੱਖ ਮਹਿਸੂਸ ਪਾਣੇ 'ਚ ਨਹੀਂ ਚੱਲਦੇ ਇਹ ਜ਼ਬਰਦਸਤੀ ਕਰਨਾ ਪੈਂਦਾ ਜ਼ਬਰਦਸਤੀ ਕਰਨਾ ਪੈਂਦਾ ਜਿਹਨੂੰ ਉਹ ਵੀ ਔਖਾ ਜਦੋਂ ਮਰਜ਼ੀ ਨਾਲ ਚੱਲਦਾ ਖੁਸ਼ੀ ਨਾਲ ਚੱਲਦਾ ਬੜਾ ਹੀ ਆਨੰਦ ਹੈ ਫਿਰ ਇਹਨੂੰ ਆਨੰਦ ਹੈ ਆਨੰਦ ਉਹਨੂੰ ਹੋ ਸਕਦਾ ਹੈ ਜਿਹੜਾ ਪਾਣੀ ਨੂੰ ਮਿੱਠਾ ਕਰਕੇ ਬੰਨੇ ਮਿੱਠਾ ਤੇਰਾ ਪਾਣਾ ਮਿੱਠਾ ਦਾ ਫੇਰ ਕੁਝ ਮੰਗ ਸਕਦੇ ਹੋ ਫੇ ਨਾਮ ਪਦਾਰਥ ਮੰਗ ਸਕਦੇ ਹੋ ਜੇ ਪਾਣਾ ਮਿੱਠਾ ਨਹੀਂ ਲੱਗਦਾ ਨਾਮ ਕਿਵੇਂ ਮੰਗੋਗੇ ਕਿਸੇ ਨਾਮ ਤਾਂ ਹੁੰਦਾ ਨੂੰ ਨਾ ਕਿਹਾ ਬਿਠਾ ਲੂ ਫਿਰ ਨਾਮ ਪਦਾਰਥ ਨਾਮ ਕੋ ਹੁਣ ਨਾਮ ਪਦਾਰਥ ਨੂੰ ਦਾ ਜਿਹੜਾ ਭਾਣੇ ਚੱਲਦਾ ਨਾਮ ਮਿਲਦਾ ਹੀ ਉਹਨੂੰ ਬਾਕੀ ਨੂੰ ਨਾਮ ਨਹੀਂ ਮਿਲਦਾ ਕਿਸੇ ਨੂੰ ਬਾਕੀ ਨੂੰ ਨਾਮ ਭਾਣੇ ਚੱਲਣਾ ਪਹਿਲੀ ਸਟੇਜ ਹੈ ਨਾਮ ਮਿਲਣਾ ਬਾਹਲੀ ਸਟੇਜ ਹੈ ਪਾਣੇ 'ਚ ਚੱਲਣ ਵਾਲਾ ਜੀਵਨ ਮੁਕਤ ਹੈ ਜਿਹੜਾ ਪਾਣੀ ਚੱਲਦਾ ਨਾ ਮਿੱਠਾ ਲੱਗਣ ਲੱਗਿਆ ਜੀਵਨ ਮੁਕਤ ਕੋਈ ਗੁਰਬਾਣੀ ਪੜਨ ਦੀ ਲੋੜ ਨਹੀਂ ਕੋਈ ਸਮਝਣ ਦੀ ਲੋੜ ਨਹੀਂ ਪਾਣੀ ਨੂੰ ਮਿੱਠਾ ਕਰਕੇ ਮੰਨਣ ਦੀ ਲੋੜ ਹੈ ਅਨਪੜ੍ਹ ਵੀ ਤਰਿਆ ਹੋਵੇ ਜੋ ਪੜਿਆ ਅਨਪੜ੍ਹ ਕਰ ਲਵੇ ਪਾਣਾ ਮਿੱਠਾ ਲੱਗਦਾ ਆਖਰ ਸਭ ਕੋ ਮਨ ਨੂੰ ਪੜ ਕੇ ਹੀ ਬਣਾਉਣਾ ਵੀ ਪਾਣੇ ਨੂੰ ਮਿੱਠਾ ਮੰਨ ਜੇ ਸਿੱਧਾ ਪਾਣੇ ਨੂੰ ਮਿੱਠਾ ਮੰਨ ਲਵੇ مرجائی کوئی پنگتی نہیں سنوا کوئی کیا نی کرایا شروع چاہتا چل گرے نئے جو مسئلہ حل ہو گیا شروع جگہ تھی گل یہ اسے زور دینا ہوں ساری بای چ ਬਾਣਾ ਬੰਨਣ ਤੇ ਜ਼ੋਰ ਦੇਣਾ ਪਹਿਲੀ ਗੱਲ ਇਹ ਦੱਸੀ ਬਾਕੀ ਦਾ ਮਤਾਂ ਸੀਆਂ ਗਲਤ ਉਹ ਬਾਣੇ ਦਾ ਵਿਰੋਧ ਕਰਦੀਆਂ ਦੀਆਂ ਮਤਾਂ ਸਾਰੀਆਂ ਹੀ ਹੁਕਮ ਦਾ ਵਿਰੋਧ ਕਰ ਰਹੀਆਂ ਨੇ ਮਤਾਂ ਸਾਰੀਆਂ ਆਪਣੀ ਜਤਰਾਈ ਘੋੜ ਰਹੀਆਂ ਨੇ ਵਿੱਚ ਆਪਣੀ ਮਨਮਤ ਘੋੜ ਰਹੀ ਜੋ ਕਿਆ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਨਾਨਕ ਲਿਖਿਆ ਨਾਲ ਲਿਖਿਆ ਨਾਲ ਕੀ ਜਿਹੜਾ ਤੁਸੀਂ ਪਿਛਲੇ ਜਨਮਾਂ 'ਚ ਲਿਖਿਆ ਨਾ ਇਹਨਾਂ ਦੀ ਮਤਾਂ ਵਾਲਿਆਂ ਦਾ ਲੇਖਾ ਇਹਨਾਂ ਦੀ ਮਗਰ ਲੱਗ ਕੇ ਉਹਦੇ ਕਰਕੇ ਆ ਜਨਮ ਹੋਇਆ ਤੁਹਾਡਾ ਅਗਲਾ ਫੇਰ ਹੋ ਜਾਊਗਾ ਜੇ ਲਿਖੀ ਜਾਓਗੇ ਆ ਜਿਹੜਾ ਹੁਣ ਜਨਮ ਦਾ ਕਾਰਨ ਹੈ ਪਿਛਲਾ ਲੇਖਾ ਹੈ ਜਿਹੜਾ ਲਿਖੀ ਗਏ ਹੋ ਉਹ ਪਾਪ ਮੈਂ ਕਰ ਸਕਦਾ ਮੈਂ ਉਹ ਕਰ ਸਕਦਾ ਭਾਣੇ ਦੀ ਖਿਲਾਫ ਤੇ ਹੁਣ ਦੇ ਜਨਮ ਦਾ ਕਾਰਨ ਹੈ ਆ ਲਿਖਿਆ ਤਾਂ ਨਾਲ ਲਈਓ ਫਿਰ ਤੇ ਆਹੀ ਲਿਖਿਆ ਹੈ ਜਿਹੜਾ ਨਹੀਂ ਫਿਰਦੇ ਜਨਮ ਪਿਛਲਾ ਲੇਖਾ ਲਈ ਫਿਰਦੇ ਉਹ ਜੇ ਗਾਹ ਨੂੰ ਲਿਖ ਲਿਆ ਫੇਰ ਆ ਜਾਓਗੇ ਇੱਥੇ ਲਿਖਿਆ ਦਾ ਨਾਨਕ ਕਹਿੰਦਾ ਫੇ ਨਾਲੇ ਆ ਤੇਰੇ ਆ ਜਨਮ ਹੈ ਨਹੀਂ ਹੁਣ ਕਾਹਦੇ ਹੋਇਆ ਜਨਮ ਉਸੇ ਨਾਲ ਹੋਇਆ ਜਿਹੜਾ ਬਾਣਾ ਨਹੀਂ ਬਣਿਆ ਬਾਣਾ ਕੱਟ ਕੇ ਆਪਣਾ ਬਾਣਾ ਕਰ ਲਿਆ ਵੀ ਇਹਨਾਂ ਸਮਾਨ ਲੈਣੇ ਨਾ ਛੱਡ ਲੈਣੇ ਜਬ ਲੋਗ ਜਨਮ ਹੈ ਕਿਛ ਕਰਤਾ ਜਬ ਲੋਗ ਜਾਣੇ ਮੈਂ ਕਿਛ ਕਰਤਾ ਮਨ ਕਹਿੰਦਾ ਲਿਖਿਆ ਤਾਂ ਤੇਰੇ ਨਾਲ ਹੈ ਹੁਣ ਹੋਰ ਕੀ ਹੈ ਜਿਹੜਾ ਨਾਲ ਹੈ ਨਾ ਇਹ ਜਨਮ ਦਾ ਕਾਰਨ ਹੈ ਜਨਮ ਦਾ ਕਾਰਨ ਤੇਰਾ ਭਰਮ ਹੈ ਕਰਮ ਨਹੀਂ ਹੈ ਜੇ ਕਰਮ ਹੈ ਫਿਰ ਸੋਚ ਹੈ ਜੇ ਕਰਮ ਹੈ ਫਿਰ ਸੋਚ ਹੈ ਤੇਰੀ ਸੋਚ ਹੀ ਤੇਰੇ ਜਨਮ ਦਾ ਕਾਰਨ ਤੇਰੀ ਸੋਚ ਜੇ ਪਰਮੇਸ਼ਰ ਦੀ ਸੋਚ ਅਨੁਸਾਰ ਚੱਲੇ ਪਾਣੇ ਅਨੁਸਾਰ ਚੱਲੇ ਫਿਰ ਜਨਮ ਖਤਮ ਜੇ ਕਿਸੇ ਨੇ ਜਨਮ ਸਮਾਪਤ ਕਰਨਾ ਹੈ ਪਾਣੇ ਚੱਲ ਕੋ ਪਾਣੇ ਚੱਲ ਕੋ ਆਪੇ ਆਪੇ ਸਮਝ ਆਉਂਦੀ ਜਾਊਗੀ ਸਭ ਕਾਸੇ ਦੀ ਸਮਝ ਆਪੇ ਆ ਜਾਣੀ ਗੁਰਬਾਣੀ ਤਾਂ ਸਰਫੇ ਨੂੰ ਮਨਾਇਆ ਮਨ ਨੂੰ ਉਦਾਹਰਣਾਂ ਦੇ ਦੇ ਸਾਰਾ ਗਿਆਨ ਕਰਾ ਕਰਾ ਕੇ ਜੇ ਨਹੀਂ ਛੱਡਦਾ ਨਹੀਂ ਛੱਡਦਾ ਫਿਰ ਉਹਨੂੰ ਸਮਝਿਆ ਵੀ ਨਾ ਛੱਡੇਗਾ ਹੁਣ ਫਿਰ ਕੀ ਹੋਊਗਾ ਇੰਨਾ ਕੁਝ ਇਕੱਠਾ ਕਰ ਲੇਗਾ ਰਾਜਾ ਵੀ ਬਣ ਜਾਏਗਾ ਫਿਰ ਕੀ ਹੋਊਗਾ ਇੰਨਾ ਧਨ ਇਕੱਠਾ ਕਰ ਲੇਗਾ ਫਿਰ ਕੀ ਹੋਊਗਾ ਉਹ ਦਲੀਲਾਂ ਇਹਨੇ ਬਾਕੀ ਛਡਾਉਣ ਵਾਸਤੇ ਹੀ ਹੋਰ ਕੁਝ ਨਹੀਂ ਪਰ ਗੱਲ ਤਾਂ ਇੰਨੀ ਗਈ ਜੋ ਸ਼ੁਰੂ ਚ ਗੱਲ ਮੁਕਾਈ ਹੈ ਇਸੇ ਦੀ ਗੱਲ ਵਿਆਖਿਆ ਸੱਤਾ ਇੱਥੇ ਤੇ ਖਤਮ ਕਰਦੀ ਕਹਿ ਕੇ ਦੋਏ ਗੱਲਾਂ ਕਹਿੰਦੇ ਹੁਕਮ ਰਜਾਈ ਚੱਲਣਾ ਕੂੜ ਦੀ ਗੱਲ ਟੁੱਟ ਜੂਗੀ ਵਿਚਾਲੇ ਕੂੜ ਦੀ ਗੱਲ ਜਿਹੜੀ ਵਿਚਾਲੇ ਟੁੱਟ ਜੂਗੀ ਸੱਚ ਖੰਡ ਚਲੇ ਜਾਓਗੇ ਕੂੜ ਦੀ ਗੱਲ ਵਿਚਾਲੇ ਹਨ ਨਾ ਸੱਚ ਖੰਡ ਦੇ ਥੋੜੇ ਵਿਚਾਲੇ ਇਹ ਆਪ ਵੀ ਸੱਚ ਸਰੂਪ ਹੈ ਵਿਚਾਲੇ ਕੂੜ ਦੀ ਗੱਲ ਉਹ ਟੁੱਟ ਜੂਗੀ ਰਾਹ ਥੋੜਾ ਪਤਰਾ ਹੋ ਜੂਗਾ ਜੇ ਲਿਖਾ ਫੇਰ ਕੇ ਆਏ ਕਰੋਗੇ ਕਾਣ ਛਾਣ ਕਰੋਗੇ ਹੁਕਮ ਦੇ ਵਿੱਚ ਕਾਣ ਛਾਣ ਹੈ ਨਾ ਲਿਖਾ ਲਿਖੋਗੇ ਪੁੰਨ ਕਰਦਾ ਪਾਪ ਕਰਦਾ ਆਇਤ ਕੀ ਪਿਛਲਾ ਨਾਲ ਹੈ ਕਹਾਂ ਨੂੰ ਹੋਇਆ ਜੂਗਾ ਹੋਗਾ ਜੂ ਲਿਖੇ ਦਾ ਕਰਨ ਜਰੂਰ